ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਾਜ ਸੇਤੀ ਮਨ ਵਜਿਆ ਵਾਧਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸ਼ਬਦੋ ਦਾ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਆਕਾਰ ਸਭ ਸਵਾਰਨਾ ਸਭਨਾ ਗੱਲਾ ਸਮਰਤ ਸੁਆਮੀ ਸੋ ਕਿਉ ਮਰਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਭ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਇਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦਿਆ ਇਹ ਵਿੜਾਇਆ ਕਹੈ ਨਾਨਕ ਸੁਣੋ ਸੰਤੋ ਸਭ ਤਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ ਪੰਚ ਦੂਤ ਤੁਧ ਵਸ ਗੀਤੇ ਘਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਵਾਣੀ ਦੇਹ ਨਿਵਾਣੀ ਲਿਵੈ ਬਾਜੋ ਕਿਆ ਕਰੇ ਵਿਚਾਰਿਆ ਤੁਧ ਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰਿਆ ਏਸ ਨਉ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹੈ ਨਾਨਕ ਲਿਵੈ ਬਾਝੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਗਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਜਿਸਨ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰਹਿ ਵਿਚਾਰਿਆ ਇੱਕ ਪਰਮ ਭੂਲੇ ਫਿਰੈ ਦਾ ਸੇ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਅਕਥ ਕੀ ਕਰਹ ਕਹਾਣੀ ਕਰਹ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਾਨ ਮਨ ਧਨ ਸਭ ਸੋ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੈ ਨਾਰਗ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨਾ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮੇ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹਿ ਜੀਵ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਪਾਏ ਇਕ ਵੇਖ ਪਰਸਨ ਆਇਆ ਲੱਭ ਲੋਭ ਅਹੰਕਾਰ ਚੂਕਾ ਸਤ ਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਵਾਸ ਨਾ ਸੁਮਾਣੀ ਕਹਿ ਨਾਨਕ ਚਾਲ ਭਗਤਾ ਜੁਗਹ ਜੁਗ ਨਿਰਾਲੀ ਜਿਉ ਤੂ ਚਲਾਏ ਤਿਵ ਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂ ਚਲਾਏ ਤਿਵੈ ਚੱਲਾ ਜਿੰਦਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾ ਇਹ ਸੇ ਹਰਿ ਹਰ ਸਦਾ ਧਿਆਵਹਿ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੇ ਇਹੋ ਸੋਹਿਲਾ ਸਭ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇਕ ਫਿਰੈ ਕਨੇਰੇ ਕਰੈ ਗੱਲਾ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜ ਰਾਜ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਕਹ ਦੇ ਪਵਿੱਤ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਾਧਨਾ ਉਪਜੈ ਬਿਨ ਸਾਜੈ ਸਾਸਾ ਨ ਜਾਏ ਨਾ ਜਾਏ ਸਾਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਾਸੈ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸਬਦ ਲਾਗਹੁ ਹਰਿ ਰਹਾ ਰਹਾਉ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਾਜ ਉਪਜੈ ਓ ਸਹਸਾ ਇਵ ਜਾਏ ਜੀਉ ਮੈਲੇ ਬਾਰਹੁ ਨਿਰਮਲ ਬਾਰਹੁ ਨਿਰਮਲ ਜੀਉ ਤਾ ਮੈਲੇ ਤਿੰਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਹੈ ਨਾਮ ਉਤਮ ਸੋ ਸੁਣੈ ਨਾਹੀ ਫਿਰਹਿ ਜੋ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ ਜੀ ਹਉ ਨਿਰਮਲ ਬਾਹਰ ਹਉ ਨਿਰਮਲ ਬਾਹਰ ਹਉ ਤਾਂ ਨਿਰਮਲ ਜੀ ਹਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਜ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਨਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹੈ ਪਰਣਾ ਗੁਰ ਬਿਨ ਅਵਰ ਨ ਜਾਣੈ ਕੋਏ ਕਹੈ ਨਾਨਕ ਸੁਣੋ ਸੰਤੋ ਸੋ ਸਿਖ ਸੰਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕਿਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰਿ ਰਾਂਗੇ ਜਪਿਓ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵੋ ਏਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਹਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਏਹੋ ਹੁਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤੀ ਆਪ ਉਪਾਇ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕਸ ਸਿਓ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ 부ਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਝੋ ਤਤੈ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਆਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਵੈ ਪ੍ਰਤਿਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਉ ਕੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲਿਆ ਕਹੈ ਨਾਨਕ ਏ ਵਡਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਹਰਿ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਵਿਲਲਾਏ ਐਸਾ ਸਤਗੁਰ ਜੀ ਮਿਲੈ ਤਿਸ ਨੂੰ ਸਿਰ ਸੋਪਿਐ ਵਿੱਚ ਵਿਚੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰਿ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰਿ ਪੱਲੇ ਪਾਏ ਹਰਿ ਰਾਸ ਮੇਰੀ ਮਨ ਵਣਜਾਰਾ ਹਰਿ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰਿ ਹਰਿ ਨਿਤ ਜਪਿਓ ਜੀਹੋ ਲਾਹ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹੈ ਨਾਨਕ ਹਰਿ ਰਾਸ ਮੇਰੀ ਮਨ ਹੁਆ ਵਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰਖੀ ਤੋਦ ਵਿੱਚ ਤਾ ਤੂੰ ਜਗ ਮਹਿ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ 부ਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟਿ ਕਾ ਮੂਲ ਰਚਿਆ ਜੋਤ ਰਾਖੀ ਤਾ ਤੂ ਜਗ ਮਹਿ ਆਇਆ ਮਨ ਚਾਉ ਪਿਆ ਪ੍ਰਭ ਨੂੰ ਸੁਣਿਆ ਹਰਿ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰਿ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰਿ ਨਾਮ ਹਰਿ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁ ਸਰੀਰਾ ਜਾ ਤੂ ਜਗ ਮਹਿ ਆਇਆ ਜਿਨ ਹਰ ਤੇਰਾ ਰਤਨ ਰਚਿਆ ਸੋ ਹਰਿ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਏ ਨੇਤਰੋ ਹੋ ਹਰ ਤੁਮ ਬਹਿ ਜੋਤ ਤਰੀ ਹਰ ਬਿਨ ਅਵਰ ਨ ਦੇਖਾ ਕੋਈ ਹਰ ਬਿਨ ਅਵਰ ਨ ਦੇਖਾ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰਿ ਕਾ ਰੂਪ ਹੈ ਹਰਿ ਰੂਪ ਨਜ਼ਰੀ ਆਇਆ ਗੁਰ ਪ੍ਰਸਾਦੀ 부ਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਗੁਰੂ ਮਿਲਿਆ ਦਿਵ ਦ੍ਰਿਸ਼ਟੀ ਹੋਈ ਏ ਸ੍ਰਵਣੋ ਮੇਰੇ ਹੋ ਸਾਚਾ ਸੁਣਣਾ ਲੋ ਪਠਾਏ ਸਾਚਾ ਸੁਨਣਾ ਲੋ ਪਠਾਏ ਸਰੀਰ ਲਾਏ ਸੁਣੋ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਆ ਰਸਨਾ ਰਾਸਿ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਹੁ ਸਾਚੈ ਸੁਨਣਾ ਲੋਕ ਪਠਾਏ ਹਾਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਕਨਾ ਦਸਵਾ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਉ ਨਾਵਨੇ ਦੇ ਤਿਸ ਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੈ ਜੀਓ ਉਪਾਇ ਅੰਦਰ ਰਖ ਕੈ ਵਾਜਾ ਪਾਉਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੁ ਗਾਵਹੁ ਤਾ ਸੋਹਿਲਾ ਘਰ ਸਾਚੈ ਜਿੱਥੈ ਸਦਾ ਸਚ ਧਿਆਵਹਿ ਸਚੋ ਧਿਆਵਹਿ ਜਾਤ ਭਾਵ ਹੈ ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮੈ ਜਿਸ ਬਖਸ਼ੇ ਸੋ ਜਨ ਪਾਵਹਿ ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹਿ ਅਨੰਦ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਰਾਮ ਕਲੀ ਸਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਛਲ ਤਿਉ ਲੋਏ ਜੀਓ ਗੁਰ ਸ਼ਬਦ ਸਮਾਵੇ ਅਵਰ ਨ ਜਾਣੈ ਕੋਈ ਜੀਓ ਅਵਰੋ ਨ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਕਾਰਾ ਚੱਲਣ ਵਾਰਾ ਹਰਿ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤੇ ਤੇ ਹਰਿ ਪਾਇਆ ਹਰਿ ਪਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਸਤਿਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰਖੋ ਅਰਦਾਸ ਜੀਓ ਪੈਜ ਰਾਖੋ ਅਰਜਨਾ ਕੇਰੀ ਹਰ ਦੇਹੁ ਨਾਮ ਨਿਰੰਜਨੋ ਅੰਤ ਚਲਦਿਆ ਹੋਏ ਬੇਲੀ ਜਮ ਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰਿ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹੈ ਸਾਬਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰਾ ਹਰਿ ਭਾਣਾ ਆਓ ਮੈਂ ਪਾਸ ਜੀਓ ਹਰਿ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਪਾਵੇ ਆਨੰਦ ਅਨਹਦ ਵੱਜੈ ਵਾਜੇ ਹਰਿ ਆਪੇ ਗਲ ਮੇਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਦਾਸ ਜੀਓ ਤੁਰ ਲਿਖਿਆ ਪ੍ਰਮਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਿਗੁਰ ਭਾਣਾ ਆਪਣਾ ਬਹਿ ਪਰਿਵਾਰ ਸੁਦਾਇਆ ਮਤ ਮੈਂ ਪਿਛੈ ਕੋਈ ਸੀ ਸੋ ਮੈਂ ਮੂਲ ਨ ਭਾਇਆ ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰਿ ਸਤਿਗੁਰੂ ਪੈ ਨਾਵੇ ਸਤਿਗੁਰੂ ਪਰਤਾਖਿਓ ਤੈ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਧਵ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜੀਓ ਕੇਸੂ ਗੋਪਾਲ ਪੰਡਿਤ ਸੱਦਿਓ ਹਰਿ ਹਰ ਕਥਾ ਪੜਹਿ ਪੁਰਾਣ ਜੀਓ ਹਰ ਕਥਾ ਪੜਿਐ ਹਰਿ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਪਾਵੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤਿਗੁਰੂ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨੀਸਾਨ ਜੀਓ ਸਤਿਗੁਰ ਪੁਰਖ ਦੇ ਬੋਲਿਆ ਗੁਰ ਸਿੱਖਾ ਮਨ ਲਈ ਰਜਾਏ ਜੀਓ ਮੋਹਰੀ ਪੁੱਤ ਸਨਮੁਖ ਹੋਇਆ RAM ਪੈਰੀ ਪਾਏ ਜੀਓ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੈ ਗੁਰੂ ਆਪ ਰਖਿਆ ਕੋਈ ਕਰਬ ਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰਹਿ ਪਾਣਾ ਦੀ ਵਡਿਆਈ ਧੁਰੀ ਲਿਖਿਆ ਲੇਖ ਜਾਏ ਜੀਓ ਕਹੈ ਸੁੰਦਰ ਸੁਣਾਉ ਸੰਤੋ ਸਭ ਜਗਤ ਪੈਰੀ ਪਾਏ ਜੀਓ ਰਾਮ ਕਲੀ ਮਹੱਲਾ ਪੰਜਵਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਾਨੀੜਾ ਹਰ ਜਾਨੀੜਾ ਨੈਣ ਅਲੋਇੜਾ ਹਰ ਜਾਨੀੜਾ ਨੈਣ ਅਲੋਇਆ ਕਟ ਸੋਇਆ ਅਤ ਅੰਮ੍ਰਿਤ ਪ੍ਰਿਯ ਗੂੜਾ ਨਾਲ ਹੋ ਬੰਦਾ ਲਹਿ ਨਾ ਸਕੰਦਾ ਸਵਾਉ ਨਾ ਜਾਣੈ ਮੂੜਾ ਮਾਇਆ ਮਦ ਮਾਤਾ ਹੋਛੀ ਬਾਤਾ ਮਿਲਨ ਨਾ ਜਾਈ ਭਰਮ ਧੜਾ ਕਹੋ ਨਾਨਕ ਗੁਰ ਬਿਨ ਨਾਹੀ ਸੂਜੈ ਹਰਿ ਸਾਜਨ ਸਭ ਕੈ ਨਿਕਟ ਖੜਾ ਗੋਵਿੰਦਾ ਮੇਰੇ ਗੋਵਿੰਦਾ ਪ੍ਰਾਣ ਆਧਾਰਾ ਮੇਰੇ ਗੋਵਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾਰਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਅਪਰਪਾਰਾ ਘਟ ਘਟ ਅੰਤਰ ਸੋਹਣਿਆ ਇਕ ਦਾਸੀ ਧਾਰੀ ਸਬਲ ਪਸਾਰੀ ਜੀਵ ਜੰਤ ਲੈ ਮੋਹਨਿਆ ਨੂੰ ਰਾਖੈ ਸੋ ਸਚ ਭਾਖੈ ਗੁਰ ਕਾ ਸਬਦ ਵਿਚਾਰਾ ਕਹੋ ਨਾਰਗ ਜੋ ਪ੍ਰਭ ਕਉ ਭਾਣਾ ਤਿਸ ਹੀ ਕਉ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸੁਆਮੀ ਸੂਰ ਸੁਜਾਣੋ ਸੂਰ ਸੁਜਾਨਾ ਸਤ ਪ੍ਰਧਾਨਾ ਅੰਮ੍ਰਿਤ ਹਰਿ ਕਾ ਨਾਮਾ ਚਾਖ ਅਘਾਣੇ ਸਾਰਿਗ ਪਾਣੇ ਜਿਨ ਕੈ ਭਾਗ ਮਥਾਨਾ ਤਿਨ ਹੀ ਪਾਇਆ ਤਿਨਹਿ ਧਿਆਇਆ ਸਗਲ ਸਹਿ ਕਾ ਮਾਣੋ ਕਹੋ ਨਾਨਕ ਥਿਰ ਤਖਤ ਨਿਵਾਸੀ ਸਚ ਤਿਸੈ ਬਾਣੋ ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕਹਿ ਸੁਣੀਐ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਤੁਨੀਐ ਸੋਹਿਲੜਾ ਅਨਹਦ ਵਾਜੇ ਸਬਦ ਗਾਜੇ ਨਿਤ ਨਿਤ ਜਿਸੈ ਵਿਦਾਈ ਸੋ ਪ੍ਰਭ ਧਿਆਈਐ ਸਭ ਕਿਛ ਪਾਈਐ ਮਰੈ ਨ ਆਵੈ ਜਾਈ ਚੂਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਨੀਐ ਕਹੋ ਨਾਨਕ ਘਰ ਪ੍ਰਭ ਮੇਰੇ ਕਹਿ ਨਿਤ ਨਿਤ ਮੰਗਲ ਸੁਣੀਐ ਰਾਮ ਕਲੀ ਮਹੱਲਾ ਪੰਜਵਾ ਹਰਿ ਹਰ ਧਿਆਇ ਮਨਾ ਖਿਰ ਨਾ ਵਿਸਾਰੀਐ RAM ਰਾਮਾ RAM ਰਮਾ ਕੰਠ ਉਰ ਧਾਰੀਐ ਉਰ ਧਾਰਿ ਹਰਿ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਭੈ ਦੂਰ ਕਰਤਾ ਭਾਪ ਹਰਤਾ ਦੁਸਾਹ ਦੁਖ ਭਵ ਖੰਡਨੋ ਜਗਦੀਸ਼ ਈਸ ਗੋਪਾਲ ਮਾਧੋ ਗੁਣ ਗੋਵਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨਸ ਰਹਿਣ ਚਿਤਾਰੀਐ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਖ ਭੰਡਾਰ ਨਾਮ ਅਨੰਤ ਧਰਾ ਨਾਮ ਨਰ ਹਰ ਨਿਧਾਨ ਜਿਨ ਕੈ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਇਣਾ ਕਿਲ ਵਿਖ ਹਰਣਾ ਨਾਮ ਪੁਰਹਾ ਚਰਨਾ ਨਾਮ ਜਮ ਕੀ ਹਰਾ ਸਹਰਾ ਬਿਨਵੰਤ ਨਾਨਕ ਰਾਸ ਜਾਨ ਕੀ ਚਰਨ ਕਮਲ ਆਸਰਾ ਗੁਣ ਬੇਅੰਤ ਸੁਆਮੀ ਤੇਰੇ ਕੋਇ ਨਾ ਜਾਣੀ ਦੇਖ ਚਲ ਦਇਆਲ ਸੁਣ ਭਗਤ ਬਖਾਨੀ ਜੀ ਜਨ ਸਭ ਤੁਜ ਧਿਆਵੈ ਪੁਰਖ ਪਾਤ ਪਰਮੇਸ਼ਰਾ ਸਰਬ ਜਾਚ ਕੀ ਏਕ ਦਾਤਾ ਕਰੁਣਾ ਮੈ ਜਗਦੀਸ਼ਰਾ ਸਾਧੂ ਸੰਤ ਸੁਝਾਨ ਸੋਈ ਜਿਸੈ ਪ੍ਰਭ ਜੀ ਮਾਨਈ ਬਿਨਵੰਤ ਨਾਨਕ ਕਰਹੁ ਕਿਰਪਾ ਸੋਏ ਤੁਝੈ ਪਛਾਨੀ ਮੋਏ ਨਿਰਗੁਣ ਅਨਾਥ ਸਰਣੀ ਆਇਆ ਬਾਲ ਬਾਲ ਬਾਲ ਗੁਰਦੇਵ ਜਿਨ ਨਾਮ ਦਿੜਾਇਆ ਗੁਰ ਨਾਮ ਦੀਆ ਕੁਸਲ ਥੀਆ ਸਰਬ ਇੱਛਾ ਪੁੰਨਿਆ ਜਲਨੇ 부ਝਾਈ ਸਾਧ ਆਈ ਮਿਲੇ ਚਰੀ ਵਿਚੁੰਨਿਆ ਆਨੰਦ ਹਰਖ ਸਾਹ ਸਾਚੇ ਮਹਾ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰ ਪੂਰੇ ਤੇ ਪਾਇਆ RAM ਕਲੀ ਮਹੱਲਾ ਪੰਜਵਾ ਰੋਣ ਚੁਣੋ ਸ਼ਬਦ ਅਨਾਹਦ ਨਿਤ ਉਠ ਗਾਇਆ ਸੰਤਨ ਕੈ ਕਿਲ ਵਿਖ ਸਭ ਦੋ ਵਿਨਾਸ਼ਨ ਹਰਿ ਨਾਮ ਜਪਿਆ ਗੁਰ ਮੰਤਨ ਕੈ ਹਰਿ ਨਾਮ ਲੀਜੈ ਅਮਿਓ ਪੀਜੈ ਰਹਿਣ ਦਿਨ ਸਾਰਾਧਿਐ ਜੋਗਦਾਨ ਅਨੇਕ ਕਿਰਿਆ ਲਗ ਚਰਨ ਕਮਲ ਹਸਾਦੀਐ ਭਾਉ ਭਗਤ ਆਲ ਮੋਹਨ ਦੂਖ ਸਗਲੇ ਪਰ ਹਰੈ ਬਿਨਵੰਤ ਨਾਨਕ ਤਰੈ ਸਾਗਰ ਧਿਆਇ ਸੁਆਮੀ ਨਰ ਹਰੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵਹਿ ਗੁਣ ਤੇਰੇ RAM ਅਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਕਨੇਰੇ RAM ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਭ੍ਰਮ ਭਉ ਪਾਗਾ ਹਰਿ ਨਾਮ ਰਸਨਾ ਭਾਖਿਆ ਹਰਿ ਏਕ ਚਿਤਵੈ ਪ੍ਰਭ ਏਕ ਗਾਵੈ ਹਰਿ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀ ਹੈ ਪ੍ਰਭ ਸਾਧਨਾ ਮਿਲ ਹਰ ਕੀਰਤਨ ਸੁਣੀਐ RAM ਦਇਆਲ ਪ੍ਰਭ ਦਾਮੋਦਰ ਮਾਧੋ ਅੰਤ ਨਾ ਪਾਈਐ ਗੁਨੀਐ RAM ਦਇਆਲ ਦੁਖ ਹਰ ਸਰਣ ਦਾਤਾ ਸਗਲ ਦੁਖ ਨਿਵਾਰਣੋ ਮੋਹ ਸੋਗ ਵਿਕਾਰ ਵਿਖੜੇ ਜਪਤ ਨਾਮ ਉਧਾਰਨੋ ਸਭ ਜੀਅ ਤੇਰੇ ਪ੍ਰਭ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਪ੍ਰਭ ਮਇਆ ਕੀਜੈ ਨਾਮ ਤੇਰਾ ਜਪ ਜੀਵਾ ਰਾਖ ਲੀਏ ਪ੍ਰਭ ਭਗਤ ਜਨਾ ਆਪਣੀ ਚਰਣੀ ਲਾਏ RAM ਆਠ ਪਾਰ ਆਪਣਾ ਪ੍ਰਭ ਸਿਮਰਹਾ ਏਕੋ ਨਾਮ ਧਿਆਏ RAM ਧਿਆਏ ਸੋ ਪ੍ਰਭ ਤਰੇ ਪਵ ਜਲ ਰਹੇ ਆਵਣ ਜਾਣ ਆਸਲਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਭਾਣਾ ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰੂ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁਖ ਵਿਸੂਰਿਆ ਰਾਮ ਕਲੀ ਮਹੱਲਾ ਪੰਜਵਾ ਛੰਤ ਸ਼ਲੋਕ ਚਰਨ ਕਮਲ ਸਰਨਾਗਤੀ ਅਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਆਰਾਧਿਆ ਪਿਪਤ ਨਿਵਾਰਨ ਰਾਮ ਛੰਤ ਪ੍ਰਭ ਨਿਵਾਰ ਲੋ ਤਿਸ ਬਿਨ ਅਵਰ ਨਾ ਕੋਏ ਜੀਉ ਸਦਾ ਸਦਾ ਹਰਿ ਸਿਮਰਿਐ ਜਲ ਥਲ ਮਹੀਲ ਸੋਏ ਜੀਉ ਜਲ ਥਲ ਮਹੀਲ ਪੂਰ ਰਹਾ ਇਕ ਨਿਮਖ ਮਰਹੁ ਨਾ ਵਿਸਰੈ ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸਰੈ ਕਰਿ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੈ ਸੋ ਹੋਏ ਜੀਉ ਬਾਲ ਜਾਏ ਨਾਨਕ ਸੁਖਾ ਦਾਤੇ ਪ੍ਰਗਾਸ ਮਨ ਤਨ ਹੋਏ ਜੀਉ ਸ਼ਲੋਕ ਹਰਿ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ ਛੰਤ ਪੈ ਸੰਕਟ ਕਾਟੇ ਨਾਰਾਇਣ ਦਇਆਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀਨਾਨਾਥ ਪ੍ਰਤਿਪਾਲ ਜੀਓ ਪ੍ਰਤਿਪਾਲ ਅਚੁੱਤ ਪੁਰਖੀ ਏਕੋ ਤਿਸੈ ਸਿਉ ਰੰਗ ਲਾਗਾ ਕਰ ਚਰਨ ਮਸਤਕ ਮੇਲ ਦੀਨੇ ਸਦਾ ਆਨ ਦਿਨ ਜਾਗਾ ਜੀਓ ਪਿੰਡ ਗ੍ਰੋਥਾਨ ਤਿਸ ਕਾ ਤਨ ਜੋਵਨ ਧਨ ਮਾਲ ਜੀਓ ਸਸ ਦਾ ਬਲ ਜਾਏ ਨਾਨਕ ਸਰਬ ਜੀਆ ਪ੍ਰਤਪਾਲ ਜੀਓ ਸ਼ਲੋਕ ਰਸਨਾ ਉਤਰੈ ਹਰਿ ਹਰੇ ਗੁਣ ਗੋਵਿੰਦ ਬਖਿਆਨ ਨਾਨਕ ਪਗੜੀ ਟੇਕ ਏਕ ਪਰਮੇਸ਼ਰ ਰਖੈ ਨਿਦਾਨ ਛੰਤ ਸੋ ਸੁਆਮੀ ਪ੍ਰਭ ਰਖ ਕੋ ਅੰਚਲ ਤਾਕੈ ਲਾਗ ਜੀਓ ਭਜ ਸਾਧੂ ਸੰਗ ਦਇਆਲ ਦੇਵ ਮਨ ਕੀ ਮਤ ਤਿਆਗ ਜੀਓ ਇਕ ਕੀ ਜੈ ਜਿਉ ਦੀਜੈ ਆਸ ਇਕ ਧਰਨੀ ਧਰੈ ਸਾਧ ਸੰਗੇ ਹਰਿ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ ਜਨਮ ਮਰਨ ਵਿਕਾਰ ਛੂਟੇ ਫਿਰ ਨਾ ਲਾਗੈ ਦਾਗ ਜੀਉ ਬਲ ਜਾਏ ਨਾਨਕ ਪੁਰਖ ਪੂਰਨ ਥਿਰ ਜਾ ਕਾ ਸੁਹਾਗ ਜੀਉ ਸ਼ਲੋਕ ਧਰਮ ਅਰਥਰ ਕਾਮ ਮੋਖ ਮੁਕਤ ਪਦਾਰਥ ਨਾਥ ਸਰਮਨ ਔਰਤ ਪੂਰਿਆ ਨਾਨਕ ਲਿਖਿਆ ਮਾਥ ਛੰਤ ਸਗਲ ਇਛ ਮੇਰੀ ਪੁੰਨਿਆ ਮਿਲਿਆ ਨਿਰੰਜਨ ਰਾਏ ਜੀਓ ਅੰਧ ਭਇਆ ਵਡ ਪਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ ਗ੍ਰਹਿ ਲਾਰ ਆਏ ਪੁਰਬ ਕਮਾਏ ਤਾਖੀ ਉਪਮਾ ਕਿਆ ਗਣਾ ਬੇਅੰਤ ਪੂਰਨ ਸੁਖ ਸਾਜ ਦਾਤਾ ਕਵਨ ਰਸਨਾ ਗੁਣ ਭਣਾ ਆਪੇ ਮਿਲਾਏ ਗਹਿ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜੀਓ ਬਾਰੇ ਜਾਏ ਨਾਨਕ ਸਦਾ ਕਰਤੇ ਸਭ ਮਹਿ ਰਹਾ ਸਮਾਏ ਜੀਓ ਰਾਗ ਰਾਮ ਕਲੀ ਮਹੱਲਾ ਪੰਜਵਾ ਰਣ ਝੰਝਨੜਾ ਗਾਓ ਸਗੀ ਹਰਿ ਏਕ ਧਿਆਵਹੁ ਸਤਿਗੁਰ ਤੁਮ ਸੇਵ ਸਖੀ ਮਨ ਚਿੰਦਿਆਰਾ ਫਲ ਪਾਵਹੁ ਰਾਮ ਕਲੀ ਮਹੱਲਾ ਪੰਜਵਾ ਰੁੱਤੀ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਾਰਿ ਬੰਦਨ ਪ੍ਰਭ ਭਾਰ ਬ੍ਰਹਮ ਬਾਛੋ ਸਾਧਾ ਤੂਰੇ ਆਪ ਨਿਵਾਰ ਹਰਿ ਹਰਿ ਭਜਾਓ ਨਾਨਕ ਪ੍ਰਭ ਭਰ ਪੂਰੇ ਕਿਲ ਵਿਖ ਕਾਟਣ ਭੈ ਹਰਨ ਸੁਖ ਸਾਗਰ ਹਰਿ ਰਾਏ ਦੀਨ ਦਇਆ ਦੁਖ ਪੰਜਨੋ ਨਾਨਕ ਨੀਤ ਧਿਆਏ ਛੰਤ ਜਸ ਗਾਵਹੁ ਵਡ ਪਾਗਿਓ ਕਰ ਕਿਰਪਾ ਭਗਵੰਤ ਜੀਓ ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਓ ਗੁਣ ਰੰਗ ਰਾਤੇ ਤਨ ਤੇ ਜਨ ਜਿਨੀ ਇਕ ਮਨ ਧਿਆਇਆ ਸਫਲ ਜਨਮ ਭਇਆ ਤਿਨ ਕਾ ਜਿਨੀ ਸੋ ਪ੍ਰਭ ਪਾਇਆ ਪੁੰਨ ਦਾਨ ਨਾ ਤੁਲ ਕਿਰਿਆ ਹਰ ਸਰਬ ਪਾਪਾ ਹੰਤ ਜੀਓ ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜੀਓ ਸ਼ਲੋਕ ਉਦਮ ਅਗਮ ਗੋਤਰੋ ਚਰਨ ਕਮਲ ਨਮਸਕਾਰ ਕਥਨੀ ਸਾ ਤੁਧ ਭਾਵ ਸੀ ਨਾਨਕ ਨਾਮ ਆਧਾਰ ਸੰਤ ਸਰਣ ਸਾਜਨ ਪਰਹੋ ਸੁਆਮੀ ਸਿਮਰ ਅਨੰਤ ਸੂਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਛੰਤ ਰੁੱਤ ਸਰਸ ਬਸੰਤ ਮਹਾ ਚੇਤ ਵੈਸਾਖ ਸੁਖਮਾਸ ਜੀਉ ਹਰ ਜੀਉ ਹੋ ਮਿਲਿਆ ਮੌਲਿਆ ਮਨ ਤਨ ਸਾਜੀਓ ਜੀਉ ਨਾ ਹੋ ਨੇਚਰ ਅਨੰਦ ਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੂਰ ਸੁਜਾਨ ਬੇਤਾ ਗੁਣ ਗੋਵਿੰਦ ਅਮੁੱਲਿਆ ਵੜੀ ਭਾਗ ਪਾਇਆ ਦੁਖ ਗਵਾਇਆ ਭਈ ਪੂਰਨ ਆਸ ਜੀਓ ਬਿਰਵੰਤ ਨਾਨਕ ਸਰਣ ਤੇਰੀ ਮਿਟੀ ਜਮ ਕੀ ਤਰਾਸ ਜੀਓ ਸ਼ਲੋਕ ਸਾਧ ਸੰਗਤ ਬਿਨ ਭ੍ਰਮ ਮੁਈ ਕਰਤੀ ਕਰਮਾ ਅਨੇਕ ਕੋਮਲ ਬੰਧਨ ਬਾਦੀਆ ਨਾਨਕ ਕਰਮਹਿ ਲੇਖ ਜੋ ਪਾਣੇ ਸੇ ਮੇਲਿਆ ਵਿਛੋੜੇ ਵੀ ਆਪੇ ਨਾਨਕ ਪ੍ਰਭ ਸਰਨਾਗਤੀ ਜਾ ਕਾ ਵੱਡ ਪ੍ਰਤਾਪ ਛੰਤ ਗ੍ਰੀਖ ਮਰੋ ਤੇ ਅਤਿ ਗਾਖੜੀ ਜੇਠ ਅਖਾੜਾ ਕਾਮ ਜੀਓ ਪ੍ਰੇਮ ਵਿਛੋਹ ਦੁਹਾਗਣੀ ਦ੍ਰਿਸ਼ਟ ਨਾ ਕਰੀ RAM ਜੀਓ ਨਾ ਦ੍ਰਿਸ਼ਟ ਆਵੈ ਮਰਤ ਆਵੈ ਗਾਰਬ ਮੁਠਿਆ ਜਲ ਬਾਜ ਮਛਲੀ ਤੜਪੜਾਵੈ ਸੰਗ ਮਾਇਆ ਰੁਠਿਆ ਗਰਿ ਪਾਪ ਜੋਨੀ ਭੈ ਪੀਤ ਹੋਈ ਦੇ ਸਾਸਨ ਜਾਮ ਜੀਓ ਬਿਰਮੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜੀਓ ਸ਼ਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਾਇ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਦਾਸੀ ਕਰ ਲਈ ਨਾਨਕ ਪ੍ਰਭ ਹਿਤ ਜੀਤ ਛੰਤ ਰੁੱਤ ਵਰਸ ਸਹੇਲਿਆ ਸਾਵਣ ਪਾਦਵੇ ਆਨੰਦ ਜੀਓ ਕਣ ਉਨਵੇ ਬੁੱਠੇ ਜਲ ਥਲ ਪੂਰਿਆ ਮਕਰੰਦ ਜੀਓ ਪ੍ਰਭ ਪੂਰ ਰਹਾ ਸਰਬ ਠਾਈ ਹਰ ਨਾਮ ਨਾਮਿਤ ਗ੍ਰਹਿ ਭਰੇ ਸਿਮਰ ਸੁਆਮੀ ਅੰਤਰ ਜਾਮੀ ਕੁਲ ਸਮੂਹਾ ਸਭ ਤਰੇ ਪ੍ਰਿਆ ਰੰਗ ਜਾਗੇ ਨਾ ਛਿਦਰ ਲਾਗੇ ਕਿਰਪਾਲ ਸਤਿਗੁਰ ਸਿੰਧ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਾਵੰਦ ਜੀਓ ਸ਼ਲੋਕ ਆਸ ਪਿਆਸੀ ਮੈਂ ਫਿਰਉ ਕਾ ਪੇਖੋ ਗੋਪਾਲ ਹੈ ਕੋਈ ਸਾਜਨ ਸੰਤ ਜਾਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲਵੇ ਸਾਤ ਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਾਧਾ ਸਰਣਾਗਤੀ ਨਾਨਕ ਆਸ ਪੁਜਾਏ ਛੰਤ ਰੁਤ ਸਰਦ ਅਡੰਬਰੋ ਅਸੂ ਕਤ ਕੇ ਹਰ ਪਿਆਸ ਜੀਓ ਖੋਜੰਤੀ ਦਰਸ਼ਨ ਫਿਰਤ ਕਬ ਮਿਲਿਆ ਗੁਣਤਾਸ ਜੀਓ ਬਿਨ ਕੰਤ ਪਿਆਰੇ ਨਾ ਸੂ ਸਾਰੇ ਹਾਰ ਕੰਗਣ ਤ੍ਰਿਗ ਬਨਾ ਸੁੰਦਰ ਸੁਜਾਨ ਚਤੁਰਵੇਤੀ ਸਾਸ ਬਿਨ ਜੈਸੇ ਤਨਾ ਈਤ ਉਤ ਦਹ ਦਿਸੈ ਲੋਕਨ ਮਨ ਮਿਲਣ ਕੀ ਪ੍ਰਾਪਿਆਸ ਜੀਓ ਬਿਨਵੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣਤਾ ਜੀਓ ਸ਼ਲੋਕ ਜਲਨ ਬੁਝੀ ਸੀਤਲ ਭਏ ਮਨ ਤਨ ਉਪਜੀ ਸਾਤੇ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਵਿਣਸੀ ਪ੍ਰਾਂਤ ਸਾਧ ਪਠਾਏ ਆਪ ਹਾਰੇ ਹਮ ਤੁਮ ਤੇ ਨਾਹੀ ਦੂਰੇ ਨਾਨਕ ਪਰਮ ਪੈ ਮਿਟ ਗਏ ਰਮਣ ਰਾਮ ਭਰ ਪੂਰੇ ਛੰਤ ਰੋਤਿ ਸਿਸਿਅਰ ਸੀਤਲ ਹਰ ਪ੍ਰਗਟੇ ਮੰਗਰ ਬੋਹਿ ਜੀਓ ਜਲਨ 부ਜੀ ਦਰਸ ਪਾਇਆ ਬਿਨਸੇ ਮਾਇਆ ਤ੍ਰੋਹ ਜੀਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਢੋਰ ਸੀਗਾਰ ਸਭ ਰਸ ਗੁਣ ਗਾਓ ਅਲਖ ਭੇਵਿਆ ਪਾਉ ਭਗਤ ਗੋਬਿੰਦ ਬਾਛਤ ਜਮ ਨਾ ਸਾਕੈ ਜੋਹੇ ਜੀਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਾ ਨਾ ਪ੍ਰੇਮ ਵਿਛੋ ਜੀਓ ਸ਼ਲੋਕ ਹਰ ਧਨ ਪਾਇਆ ਸੋਹਾਗਣੀ ਢੋਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਬਿਨੋਦ ਆਨੰਦ ਕੋੜ ਪ੍ਰਿਆ ਪ੍ਰੀਤਮ ਸੰਗ ਬਨੇ ਮਨ ਬਾਛਤ ਬਲ ਪਾਇਆ ਹਰਿ ਨਾਨਕ ਨਾਮ ਪਨੇ ਛੰਤ ਹਿਮ ਕਰ ਰੁਤ ਮਨ ਭਾਵਤੀ ਮਾਗ ਫਗਣ ਗੁਣਵੰਤ ਜੀਓ ਸਗੀ ਸਹੇਲੀ ਗਾਉ ਮੰਗਲੋ ਗ੍ਰਹਿ ਆਏ ਹਰਿਕੰਤ ਜੀਓ ਗ੍ਰਹਿ ਲਾਲ ਆਏ ਮਨ ਧਿਆਏ ਸੇ ਸੁੰਦਰ ਸੋਹੀਆ ਵਾਣ ਤ੍ਰਿਣ ਤ੍ਰਿਭਵਨ ਭਏ ਹਰਿਆ ਦੇਖੀ ਦਰਸ਼ਨ ਮੋਹੀਆ ਮਿਲੇ ਸੁਆਮੀ ਇਛ ਪੁੰਨੀ ਮਨ ਜਪਿਆ ਨਿਰਮਲ ਮੰਤ ਜੀਓ ਬਿਰਵੰਤ ਨਾਨਕ ਨਿਤ ਕਰਹੁ ਰਲਿਆ ਹਰ ਮਿਲੇ ਸ੍ਰੀ ਧਰਕੰਤ ਜੀਓ ਸ਼ਲੋਕ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਜਿਨ ਜਾਣਿਆ ਸੇਈ ਤਰੇ ਸੇ ਸੂਰੇ ਸੇ ਵੀਰ ਨਾਨਕ ਤਿਨ ਬਲਿਹਾਰਣਾ ਹਾਰਿ ਜਪ ਉਤਰੇ ਤੀਰ ਛੰਤ ਚਰਨ ਬਿਰਾਜ ਸਭ ਉਪਰੇ ਮਿਟਿਆ ਸਗਲ ਕਲੇਸ਼ ਜੀਉ ਆਵਣ ਜਾਵਣ ਦੁਖ ਹਰੇ ਹਰਿ ਭਗਤ ਕੀਆ ਪਰਵੇਸ਼ ਜੀਉ ਹਰੀ ਰੰਗ ਰਾਤੇ ਸਾਜ ਮਾਤੇ ਤਿਲ ਨ ਮਨ ਤੇ ਵਿਸਰੈ ਤਜ ਆਪ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸ਼ਰੈ ਗੋਵਿੰਦ ਗੁਣ ਨਿਦ ਸ੍ਰੀ ਰੰਗ ਸੁਆਮੀ ਆਦਿ ਕਉ ਆਦੇਸ ਜੀਉ ਬਿਨਵੰਤ ਨਾਨਕ ਮਾਇਆ ਧਾਰ ਹੋ ਜੁਗ ਜੁਗੋ ਇਕ ਵੇਸ ਜੀਉ ਰਾਮ ਕਲੀ ਮਹੱਲਾ ਪਹਿਲਾ ਤਖਣੀ ਓੰਕਾਰ ਇਕ ਓੰਕਾਰ ਸਤਗੁਰ ਪ੍ਰਸਾਦਿ ਓੰਕਾਰ ਬ੍ਰਹਮਾ ਉਤਪਾਤੇ ਓੰਕਾਰ ਕੀਆ ਜਨ ਚੇਤੇ ਓੰਕਾਰ ਸੈਲ ਜੁਗ ਭਏ ਓੰਕਾਰ ਬੇਦ ਨਿਰਮਏ ਓੰਕਾਰ ਸਬਦ ਉਧਰੇ ਓੰਕਾਰ ਗੁਰਮੁਖ ਤਰੇ ਓਨ ਮੇ ਅੱਖਰ ਸੁਣੋ ਵਿਚਾਰ ਓਨ ਮੇ ਅੱਖਰ ਤ੍ਰਿਭਵਨ ਸਾਰ ਸੁਣ ਪਾਡੇ ਕਿਆ ਲਿਖਾਉ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ ਸਸੈ ਸਭ ਜਗ ਸਾਜ ਉਪਾਇਆ ਤੀ ਭਵਨ ਇਕ ਜੋਤੀ ਗੁਰਮੁਖ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਨਕ ਮੋਤੀ ਸਮਝੈ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੈ ਸਾਜ ਸੰਭਾਲੇ ਬਿਨ ਸਾਚੇ ਜਗ ਕਾਚਾ ਧੰਦਾ ਧਰਮ ਧਰੇ ਧਰਮਾਪੁਰੇ ਗੁਣਕਾਰੀ ਮਨ ਤੀਰਾ ਹਦੈ ਧੂਲ ਪੜੈ ਮੁਖ ਮਸਤਕ ਕੰਚਨ ਭਏ ਮਨੂਰਾ ਤਾਂ ਤਰਣੀ ਤਰਿਆ ਭਜੋਨੀ ਧੋਲ ਬੋਲ ਸਚ ਪੂਰਾ ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ ਗਿਆਨ ਗਵਾਇਆ ਦੂਜਾ ਪਾਇਆ ਗਰਭ ਘਰੇ ਵਿਖ ਖਾਇਆ ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ ਗਹਿਰ ਗੰਭੀਰ ਗਵਾਇਆ ਗੁਰ ਸੱਚ ਕਹਿਆ ਅੰਮ੍ਰਿਤ ਲੈ ਹਾ ਮਨ ਤਨ ਸਾਜ ਸੁਖਾਇਆ ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪੀ ਆਇਆ ਏਕੋ ਏਕ ਹੈ ਸਭ ਕੋਈ ਹਉ ਮੈਂ ਗਰਭ ਵਿਆਪੈ ਅੰਤਰਿਵਾਰ ਏਕ ਪਛਾਣੈ ਇਓ ਘਰ ਮਹਲ ਸਿੰਜਾਪੈ ਪ੍ਰਭ ਨੇੜੈ ਹਰੀ ਦੂਰ ਨ ਜਾਣ ਹੋ ਏਕੋ ਸ੍ਰਿਸ਼ਟ ਸੁਭਾਈ ਏਕ ਅੰਗਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ ਇਸ ਕਰਤੇ ਕਉ ਕਿਉ ਗਹਿ ਰਾਖੋ ਅਪਰਿਓ ਤੁਲਿਓ ਨ ਜਾਈ ਮਾਇਆ ਕੇ ਦੇਵਾਨੇ ਪ੍ਰਾਣੀ ਝੂਠ ਚਗੌਰੀ ਪਾਈ ਲਬ ਲੋਭ ਮੁਹਤਾਜ ਵਿਗੂਤੇ ਤਾਂ ਫਿਰ ਪਛਤਾਈ ਏਕ ਵੈ ਤਾ ਗਤ ਮਿਤ ਪਾਵੈ ਆਵਣ ਜਾਣ ਰਹਾਈ ਏਕ ਆਚਾਰ ਰੰਗ ਏਕ ਰੂਪ ਪੌਣ ਪਾਣੀ ਅਗਨੀ ਅਸਰੂਪ ਏਕੋ ਭਵਰ ਭਵੈ ਤਿਉ ਲੋਏ ਏਕੋ ਬੁਝੈ ਸੂਝੈ ਪਤੀ ਹੋਏ ਗਿਆਨ ਧਿਆਨ ਲੈ ਸੰਸਰ ਰਹੈ ਗੁਰਮੁਖ ਏਕ ਵਿਰਲਾ ਕੋ ਲਹੈ ਜਿਸਨੋ ਦੇ ਕਿਰਪਾ ਤੇ ਸੁਖ ਪਾਏ ਗੁਰੂ ਦੁਆਰੈ ਆਖ ਸੁਣਾਏ ਊਰਮ ਧੂਰਮ ਜੋਤੀ ਉਜਾਲਾ ਤੀਨ ਪਾਉਣ ਮੈਂ ਗੁਰ ਗੋਪਾਲਾ ਉਗਵਿਆ ਅਸਰੂਪ ਦਿਖਾਵੇ ਕਰ ਕਿਰਪਾ ਆਪਣੇ ਘਰ ਆਵੇ ਹੂਨ ਵਰਸੈ ਨੀਝਰ ਧਾਰਾ ਊ ਤੁਮ ਸਭ ਸਵਾਰਨ ਹਾਰਾ ਇਸ ਏਕੇ ਕਾ ਜਾਣੈ ਭੇਓ ਆਪੇ ਕਰਤਾ ਆਪੇ ਦੇਉ ਉਗਵੈ ਸੂਰ ਅਸੁਰ ਸੰਘਾਰੈ ਊਚੋ ਦੇਖ ਸਭ ਵਿਚਾਰੈ ਉਪਰ ਆਦ ਅੰਤ ਤਿਹ ਲੋਏ ਆਪੇ ਕਰੈ ਕਥੈ ਸੁਣੈ ਸੋਏ ਓਹ ਵਿਧਾਤਾ ਮਨ ਤਨ ਦੇ ਓਹ ਵਿਧਾਤਾ ਮਨ ਮੁਖ ਸੋਏ ਪ੍ਰਭ ਜਗ ਜੀਵਨ ਅਵਰ ਨ ਕੋਏ ਨਾਨਕ ਨਾਮ ਰਤੇ ਪਤਿ ਹੋਏ ਰਾਜ ਰਾਮ ਰਵਾਹਿਤ ਕਾਰੇ ਰਣ ਮਹਿ ਲੂਜੈ ਮਨੁ ਮਾਰੇ ਰਾਤ ਦਿਨ ਅੰਤਰ ਹੈ ਰੰਗ ਰਾਤਾ ਤੀਨ ਭਵਨ ਜੁਗ ਚਾਰੇ ਜਾਤਾ ਜਿਨ ਜਾਤਾ ਸੋ ਤਿਸੀ ਦੇਹਾ ਆਤ ਨਿਰਮਾਲ ਸੀ ਜਿਸ ਦੇਹਾ ਰਹਸੀ ਰਾਮ ਹਿਰਦੈ ਭਾਏ ਅੰਤਰ ਸਭ ਸਾਜ ਨਿਵਲਾਏ ਲਾਏ ਰੋਸ ਨਾ ਕੀਜੈ ਅੰਮ੍ਰਿਤ ਪੀਜੈ ਰਹਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਾਣਾ ਆਏ ਜਾਏ ਜੁਗ ਚਾਰੇ ਰਹਣ ਕਾਣ ਤੇ ਰਹਿ ਨਾ ਕੋਈ ਕਿਸ ਪਹਿ ਕਰੋ ਬਿਨੰਤੀ ਏਕ ਸ਼ਬਦ ਰਾਮ ਨਾਮ ਨਿਰੋਧਰ ਗੁਰ ਦੇਵੈ ਪਾਤਮਤੀ ਲਾਜ ਮਰੰਤੀ ਮਰ ਗਈ ਘੂੜ ਖੋਲ ਚਲੀ ਸਾਸ ਦੀਵਾਨੀ ਬਾਵਰੀ ਸਿਰ ਤੇ ਸੰਕਟਲੀ ਪ੍ਰੇਮ ਬੁਲਾਈ ਰਲੀ ਸਿਓ ਮਨ ਬੈ ਸ਼ਬਦ ਆਨੰਦ ਲਾਲ ਰਤੀ ਲਾਲੀ ਭਈ ਗੁਰਮੁਖ ਭਈ ਨਿਚਿੰਦ ਲਾਹਾ ਨਾਮ ਰਤਨ ਜਬ ਸਾਰ ਲਬ ਲੋਭ ਬੁਰਾ ਅਹੰਕਾਰ ਲਾੜੀ ਚਾੜੀ ਲਾਇਤ ਵਾਰ ਮਨੁਖ ਅੰਧਾ ਮੁਕਤ ਗਵਾਰ ਲਾਹੇ ਕਾਰਨ ਆਇਆ ਜਾਗੇ ਹੋਏ ਮਜੂਰ ਗਿਆ ਠਗਾਏ ਠਾਗੇ ਲਾਹਾ ਨਾਮ ਪੂੰਜੀ ਵਿਸਾਹੋ ਨਾਨਕ ਸੱਚੀ ਪਤ ਸੱਚਾ ਬਾਦਸ਼ਾਹੋ ਆਏ ਵਿਗੂਤਾ ਜਗ ਜਮ ਪੰਥ ਆਈ ਨਾ ਮੇਟਣ ਕੋ ਸਮਰੱਥ ਆਥ ਸੈਲ ਨੀਚ ਘਰ ਹੋਏ ਆਥ ਦੇਖ ਨਿਵੈ ਜਿਸ ਦੋਏ ਆਥ ਹੋਏ ਤਾਂ ਮੂਤ ਸਿਆਣਾ ਭਗਤੀ ਬਿਹੂਨਾ ਜਗ ਪੌਰਾਨਾ ਸਭ ਮੈਂ ਵਰਤਾ ਏਕੋ ਸੋ ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੋਗ ਜੁਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦਾ ਧੈਰ ਜੋ ਦੀਸੈ ਸੋ ਆਪੇ ਆਪੇ ਆਪ ਉਪਾਇ ਆਪੇ ਘਟ ਥਾਪੇ ਆਪ ਅਗੋਚਰ ਧੰਦਾ ਲੋਈ ਜੋਗ ਜੁਗਤ ਜਗ ਜੀਵਨ ਸੋਈ ਕਰ ਆਚਾਰ ਸੱਚ ਸੁਖ ਹੋਈ ਨਾਮ ਵਿਹੂੜਾ ਮੁਕਤ ਕਿਵ ਹੋਈ ਵਿਣ ਨਾਵੇ ਵੇਰੋ ਸਰੀਰ ਕਿਉ ਨਾ ਮਿਲਹਿ ਕਾਟਹਿ ਮਨ ਪੀਰ ਵਾਟ ਟਾਉ ਆਵੇ ਜਾਏ ਕਿਆ ਲੈ ਆਇਆ ਕਿਆ ਪੱਲੇ ਪਾਏ ਵਿਣ ਨਾਵੇ ਟੋਟਾ ਸਭ ਥਾਏ ਲਾਹਾ ਮਿਲੈ ਜਾ ਦੇ 부ਝਾਏ ਵਣਜ ਵਾਪਾਰ ਵਣਜੈ ਵਪਾਰੀ ਵਿਣ ਨਾਵੇ ਕੈਸੀ ਪਤ ਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਮਹਿ ਗਿਆਨ ਪ੍ਰਾਪਤਿ ਹੋਏ ਗੁਣ ਦਾਤਾ ਵਿਰਲਾ ਸੰਸਾਰੇ ਸਾਚੀ ਕਰਨੀ ਗੁਰ ਵਿਚਾਰੇ ਅਗਮ ਅਗੋਚਰ ਕੀਮਤ ਨਹੀਂ ਪਾਏ ਤਾ ਮਿਲਿਆ ਜਾ ਲੈ ਮਿਲਾਏ ਗੁਣਵੰਤੀ ਗੁਣ ਸਾਰੇ ਨੀਤ ਨਾਨਕ ਗੁਰਮਤ ਮਿਲਿਆ ਮੀਤ ਕਾਮ ਕ੍ਰੋਧ ਕਾਇਆ ਕੋ ਗਾਲੈ ਜੋ ਕੰਚਨ ਸੋਹਾਗਾ ਢਾਲੈ ਕਾਸਿਕਸ ਵੱਟੀ ਸਹਿ ਸੋ ਤਾਉ ਨਦਰਿ ਸਰਾਹ ਬੰਨੀ ਇਸ ਚੜਾਓ ਜਗਤ ਪਸ਼ੂ ਅਹੰਕਾਰ ਕਸਾਈ ਕਰ ਕਰਤਾ ਕਰਨੀ ਕਰ ਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਐ ਕਿਛ ਕਹਣ ਨਾ ਜਾਈ ਖੋਜ ਦੀ ਖੋਜ ਤੇ ਅੰਮ੍ਰਿਤ ਪੀਆ ਖਿਮਾ ਗਈ ਮਨ ਸਤਿਗੁਰ ਦੀਆ ਖਰਾ ਖਰਾ ਆਖੈ ਸੋ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਦ ਪੀ ਅੰਤ ਮੂਏ ਨਹੀਂ ਜਾਣਿਆ ਖਿਨ ਮਹਿ ਮੂਏ ਜਾ ਸ਼ਬਦ ਪਛਾਨਿਆ ਆਸਤਿਰ ਚੀਤ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾਮ ਪਛਾਨਿਆ ਗਗਨ ਗੰਭੀਰ ਗगन ਅੰਤਰਿਵਾਸ ਗੁਣ ਗਾਵੇ ਸੁਖ ਸਹਾਇ ਨਿਵਾਸ ਗਿਆ ਨਾ ਆਵੇ ਆਏ ਨਾ ਜਾਏ ਗੁਰ ਪ੍ਰਸਾਦ ਰਹਿ ਨਿਵਲਾਏ ਗਗਨ ਅਗੰਮ ਅਨਾਥ ਅਜੋਨੀ ਆਸਤਰ ਚੀ ਸਮਾ ਗੋਨੀ ਹਰ ਨਾਮ ਚੇਤ ਫਿਰ ਪਵਹਿ ਨਾ ਜੂਨੀ ਗੁਰਮਤਿ ਸਾਰ ਹੋਰ ਨਾਮ ਬਿਹੂਨੀ ਕਰ ਦਰ ਫਿਰ ਥਾਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਕੇਤੇ ਮਾਤ ਪਿਤਾ ਸੁਤ ਧੀਆ ਕੇਤੇ ਗੁਰ ਚੇਲੇ ਫੁਨ ਹੂਆ ਕਾਚੇ ਗੁਰ ਤੇ ਮੁਕਤ ਨਾ ਹੂਆ ਕੇਤੀ ਨਾਰ ਵਰ ਏਕ ਸਮਾਲੇ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਾਹ ਦਿਸ ਟੂੜ ਕਰੈ ਮੈਂ ਪਾਇਆ ਮੇਲ ਭਇਆ ਸਤਿਗੁਰੂ ਮਿਲਾਇਆ ਗੁਰੂ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲ ਤੋਲ ਆਵੇ ਤੋਲੇ ਗੁਰਮੁਖ ਆਵੇ ਜਾਇ ਨਿਸੰਗ ਪਰ ਹਰ ਮੈਲ ਜਲਾਏ ਕਲੰਕ ਗੁਰਮੁਖ ਨਾਦ ਭੇਦ ਵਿਚਾਰ ਗੁਰਮੁਖ ਮੱਜਨ ਚੱਜ ਆਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੇ ਪਾਰ ਚੰਚਲ ਜੀਤ ਨ ਰਹੀ ਠਾਏ ਚੋਰੀ ਮਿਰਗੰਗੂਰੀ ਖਾਏ ਚਰਨ ਕਮਲ ਉਰ ਧਾਰੇ ਜੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤਤ ਹੀ ਦੀ ਸਹਿ ਸਭ ਕੋਏ ਚੇਤ ਹੈ ਏਕ ਤਹੀ ਸੁਖ ਹੋਏ ਚਿਤ ਵਸੈ ਰਾਚੈ ਹਰਿ ਨਾਏ ਮੁਕਤ ਭਇਆ ਪਤ ਸਿਓ ਘਰ ਜਾਏ ਛੀਜੈ ਦੇ ਖੁੱਲੈ ਇਕ ਗਾਂਢੇ ਛਿਆ ਨਿਤ ਦੇਖੋ ਜਗ ਹਾਂਡੇ ਧੂਪ ਛਾਪ ਜੇ ਸੰਕਰ ਕਰ ਜਾਣੈ ਬੰਧਨ ਘਾਟ ਮੁਕਤ ਘਰ ਆਣੈ ਛਾਇਆ ਛੂਛੀ ਜਗਤ ਕੁਲਾਨਾ ਲਿਖਿਆ ਕਿਰਤ ਤੁਰੇ ਪਰਵਾਨਾ ਛੀਜੈ ਜੋਬਨ ਜਰੂਆ ਸ੍ਰੀ ਕਾਲ ਕਾਇਆ ਛੀਜੈ ਭਈ ਸਿਵਾਲ ਜਾਪੈ ਆ ਪ੍ਰਭੂ ਤਿਉ ਲੋਏ ਜੁਗ ਜੁਗ ਦਾਤਾ ਅਵਨਾ ਕੋਏ ਜਿਉ ਭਾਵੈ ਤਿਉ ਰਾਖੈ ਰਾਖ ਜਸ ਜਾ ਚਉ ਦੇਵੈ ਪਤ ਸਾਖ ਜਾਗਤ ਜਾਗ ਰਹਾ ਤਤ ਭਾਵਾ ਜਾ ਤੂ ਮੇਲਹਿ ਤਤ ਜੈ ਸਮਾਵਾ ਜੈ ਜੈ ਕਾਰਜ ਪਉ ਜਗਦੀਸ਼ ਗੁਰਮਤਿ ਮਿਲਿਆ 20 21 ਚਾਖ ਬੋਲਣ ਕਿਆ ਜਗ ਸਿਓ ਬਾਦ ਝੂਰ ਮਰੈ ਦੇਖੈ ਪ੍ਰਮਾਦ ਜਨਮ ਮੂਏ ਨਹੀਂ ਜੀਵਣ ਆਸਾ ਆਏ ਚਲੇ ਭਏ ਆਸ ਨਿਰਾਸਾ ਚੋਰ ਚੋਰ ਜਾਗ ਮਾਟੀ ਰਲ ਜਾਏ ਕਾਲ ਨਾ ਚਾਂਪੈ ਹਰ ਗੁਣ ਗਾਏ ਪਾਈ ਨਵਨਿਦ ਹਰ ਕਹਿ ਨਾਏ ਆਪੇ ਦੇਵੈ ਸਾਜ ਸੁਭਾਏ ਨਿਆਨੋ ਬੋਲੇ ਆਪੇ ਬੂਝੈ ਆਪੇ ਸਮਝੈ ਆਪੇ ਸੂਝੈ ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੂਚੇ ਸਾਚੁ ਭਾਵੈ ਗੁਰ ਸਾਗਰ ਰਤਨੀ ਨਹੀਂ ਟੋਟ ਲਾਲ ਪਦਾਰਥ ਸਾਚ ਖੋਟ ਗੁਰ ਕਹਾ ਸਾਕਾਰ ਕਮਾਵਹੁ ਗੁਰ ਕੀ ਕਰਨੀ ਕਾਹੇ ਧਾਵਹੁ ਨਾਨਕ ਗੁਰਮਤਿ ਸਾਜ ਸਮਾਵਹੁ ਟੂਟੈ ਲਿਓ ਕੇ ਬੋਲੈ ਸਹੀ ਟੂਟੈ ਬਾਹ ਦੁਹ ਦਿਸ ਗਹੀ ਟੂਟ ਪ੍ਰੀਤ ਗਈ ਬੁਰ ਬੋਲੇ ਦੁਰਮਤਿ ਪਰ ਹਰ ਛਾਡੀ ਢੋਲੇ ਟੁੱਟੈ ਗੰਠ ਪੜੈ ਵਿਚਾਰੇ ਗੁਰ ਸਬਦੀ ਘਰ ਕਾਰਜ ਸਾਰੇ ਲਾਹਾ ਸਾਚ ਨਾ ਆਵੇ ਟੋਟਾ ਤ੍ਰਿਭਵਨ ਠਾਕੁਰ ਪ੍ਰੀਤਮ ਮੋਟਾ ਠਾਕੋ ਮਨਵਾ ਰਾਖੋ ਠਾਏ ਠਾਕ ਮੁਹੀ ਅਬ ਗੁਣ ਪਛਤਾਏ ਠਾਕੁਰ ਏਕ ਸਬਾਈ ਨਾਰੇ ਬਹੁਤੇ ਵੇਸ ਕਰੇ ਕੂੜਿਆਰੇ ਪਰ ਘਰ ਜਾਤੀ ਠਾਕ ਰਹਾਈ ਮਹਲ ਬੁਲਾਈ ਠਾਕ ਨਾ ਪਾਈ ਸਭ ਸਵਾਰੀ ਸਾਜ ਪਿਆਰੀ ਸਾਈ ਸੋ ਹਾਗਣ ਠਾਕੁਰ ਧਾਰੀ ਡੋਲਤ ਡੋਲਤ ਹੇਸ ਗਈ ਫਾਟੇ ਸੀ ਸੀਗਾਰ ਡਾਪਣ ਤਨ ਸੁਖ ਨਹੀਂ ਬਿਨ ਡਰ ਬਿੰਠੀ ਡਾਰ ਡਰ ਮੁਈ ਘਰ ਆਪਣਾ ਡੀਠੀ ਕੰਤ ਸੁਜਾਣੇ ਡਰ ਰਾਖਿਆ ਗੁਰੂ ਆਪਣਾ ਨਿਰਭਉ ਨਾਮ ਵਖਾਣ ਡੂਗਰ ਵਾਸ ਕਾਕਣੀ ਜਬ ਦੇਖਾ ਨਹੀਂ ਦੂਰੇ ਤਿਖਾ ਨਿਵਾਰੀ ਸਬਦ ਮਨ ਅੰਮ੍ਰਿਤ ਪੀਆ ਭਰਪੂਰੇ ਦੇਹ ਦੇਹ ਆਖੈ ਸਭ ਕੋਈ ਜੈ ਭਾਵੈ ਤੈ ਦੇ ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਏ ਢੰਢੋਲ ਢੰਡੋਲਤ ਢੂਟਤ ਫਰੀ ਟਹਿ ਟਹਿ ਭਵਨ ਕਰਾਰੇ ਪਾਰੇ ਢਹਤੇ ਟਹਿ ਪਏ ਹੌਲੇ ਨਿਕਸੇ ਪਾਰੇ ਅਮਰੇ ਅਜਾਚੀ ਹਰ ਮਿਲੇ ਤਿਨ ਕਹਿ ਹਉ ਬਲ ਜਾਓ ਤਿਨ ਕੀ ਧੂੜਿਆ ਕੁੱਲੀਐ ਸੰਗਤ ਵੇਲ ਮਿਲਾਓ ਮਨ ਦੀਆ ਗੁਰ ਆਪਣਾ ਪਾਇਆ ਨਿਰਮਲ ਨਾਓ ਜਿਨ ਨਾਮ ਦੀਆ ਤਿਸ ਸੇਵ ਸਾ ਤਿਸ ਭਲਿਆਰੈ ਜਾਓ ਜੋ ਉਸਾਰੇ ਸੋ ਢਾਸੀ ਤਿਸ ਬਨੇ ਅਵਰ ਨ ਕੋਏ ਗੁਰ ਪ੍ਰਸਾਦੀ ਤੇ ਸੰਮਲਾ ਤਾ ਤਨ ਦੂਖ ਨ ਹੋਏ ਨਾ ਕੋ ਮੇਰਾ ਕਿਸ ਕਹੀ ਨਾ ਕੋ ਹੋਆ ਨਾ ਹੋਗ ਆਵਣ ਜਾਣ ਵਿਗੁਚੀਐ ਦੁਬਿਦਾ ਵਿਆਪੈ ਰੋਗ ਨਾਮ ਵਿਹੂਣੇ ਆਦਮੀ ਕੰਦਰ ਕੰਧ ਗਿਰੰਤ ਵਿਣ ਨਾਵੇ ਕਿਉ ਛੂਟਿਐ ਜਾਇ ਰਸਾਤ ਲਿਅੰਤ ਗਣਤ ਗਣਾਵੈ ਅਖਰੀ ਅਗਣਤ ਸਾਚਾ ਸੋਇ ਅਗਿਆਨੀ ਮਤ ਹੀਨ ਹੈ ਗੁਰ ਬਿਨ ਗਿਆਨ ਨਾ ਹੋਏ ਟੂਟੀ ਤੰਤਰ ਬਾਵ ਕੀ ਵਾਜੈ ਨਹੀਂ ਵਿਜੋਗੇ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ ਤਤ ਚੁਗਹਿ ਮਿਲੇ ਏਕ ਸੇ ਤਿਨ ਕਉ ਫਾਸ ਨਰੰਚ ਉਡਹਿ ਤਾਂ ਬੇਗੁਲ ਬੇਗੁਲੇ ਤਾਕਹਿ ਚੋ ਘਣੀ ਪੰਖ ਟੁਟੇ ਫਾਹੀ ਪੜੀ ਆਵਗੁਣ ਭੀੜ ਬਣੀ ਬਿਨ ਸਾਚੇ ਕਿਉ ਛੂਟਿਐ ਹਰ ਗੁਣ ਕਰਮਣੀ ਆਪ ਛਡਾਏ ਛੂਟਿਐ ਵੱਡਾ ਆਪ ਧਣੀ ਗੁਰ ਪ੍ਰਸਾਦੀ ਛੂਟਿਐ ਕਿਰਪਾ ਆਪ ਕਰੇ ਆਪਣਾ ਹਾਥ ਵਡਾਈਆ ਜੈ ਭਾਵੈ ਤਾ ਦੇ ਥਰ ਥਰ ਕੰਪੈ ਜੀੜਾ ਥਾਨ ਵਿਹੂਣਾ ਹੋਏ ਥਾਨ ਮਾਨ ਸਚ ਏਕ ਹੈ ਕਾਜ ਨਾ ਫੀਟੈ ਕੋਏ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਰ ਨਰਨਾਥਾ ਨਾਥ ਤੂੰ ਨਿਧਾਰਾ ਆਧਾਰ ਸਰਬੇ ਥਾਨ ਤਨੰਤਰੀ ਤੂੰ ਦਾਤਾ ਦਾਤਾਰ ਜਹ ਦੇਖਾ ਤਹ ਏਕ ਤੂੰ ਅੰਤ ਨਾ ਪਾਰਾਵਾਰ ਥਾਨ ਤਨੰਤਰ ਰਵ ਰਹਾ ਗੁਰ ਸਭ ਦੀ ਵਿਚਾਰ ਅਣ ਮੰਗਿਆ ਦਾਨ ਦੇਸੀ ਵੱਡਾ ਅਗਮ ਅਪਾਰ ਦਇਆ ਦਾਨ ਦਇਆ ਤੂੰ ਕਰ ਕਰ ਦੇਖਣ ਹਾਰ ਦਇਆ ਕਰਹਿ ਪ੍ਰਮੇ ਲੈ ਹੇ ਖਿਰ ਬਹਿਟਾਇਓ ਸਾਰੀ ਦਾਨਾ ਤੂੰ ਬੀਨਾ ਤੁਹੀ ਦਾਨਾ ਕੈ ਸਿਰ ਦਾਨ ਦਾਲਦ ਭੰਜਨ ਦੁਖ ਦਲਨ ਗੁਰੂ ਗਿਆਨ ਧਿਆਨ ਤਨ ਗਿਆ ਬਹਿ ਚੂਰੀਐ ਤਨ ਮਹਿ ਚੀਤ ਗਵਾਰ ਤਨ ਵਿਰਲੀ ਸਚ ਸੰਚਿਆ ਨਿਰਮਲ ਨਾਮ ਪਿਆਰੇ ਤਨ ਗਿਆ ਤਾਂ ਜਾਣ ਦੇ ਜੇ ਰਾਛੈ ਰੰਗੀ ਏਕ ਮਨ ਦੀਜੈ ਸਿਰ ਸੋਪੀਐ ਭੀ ਕਰਤੇ ਕੀ ਟੇਕ ਧੰਦਾ ਧਾਵਤ ਰਹਿ ਗਏ ਮਨ ਮਹਿ ਸਬਦ ਆਨੰਦ ਦੁਰਜਨ ਤੇ ਸਾਜਨ ਭਏ ਭੇਟੇ ਗੁਰ ਗੋਬਿੰਦ ਬਾਣ ਬਨ ਫਿਰਤੀ ਢੂਡਤੀ ਬਸ ਰਹੀ ਘਰ ਬਾਰ ਸਤਿਗੁਰ ਵੇਲੀ ਮਿਲ ਰਹੀ ਜਨਮ ਮਰਨ ਦੁਖ ਨਿਵਾਰ ਨਾਨਾ ਕਰਤਨਾ ਛੁਟੀ ਛੁਟਿਐ ਵੇਣ ਗੁਣ ਜੰਪੁਰ ਜਾਹੇ ਨਾ ਤਿਸ ਇਹੋ ਨਾ ਉਹ ਹੈ ਗੁਣ ਫਿਰ ਪਛਤਾਹੇ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨ ਥਾਗ ਰਹੀ ਵੀ ਅਪੜਾ ਹਾਥ ਨਹੀਂ ਨਾ ਪਾਰ ਨਾ ਸਾਜਣ ਸੇ ਰੰਗਲੇ ਕਿਸ ਪਹਿ ਕਰੀ ਪੁਕਾਰ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਹਾਰ ਜਿਨ ਵਿਛੋੜੀ ਸੋ ਮੇਲ ਸੀ ਗੁਰ ਕਹੇ ਤੇ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣਾ ਆਪ ਨਾ ਤਿਸ ਸੋਗ ਵਿਜੋਗ ਸੰਤਾਪ ਨਰਕ ਪੜਨ ਤੋ ਕਿਉ ਰਹਿ ਕਿਉ ਬੰਚੈ ਜਮ ਕਾਲ ਕਿਉ ਆਵਣ ਜਾਣਾ ਵਿਸਰੈ ਝੂਠ ਬੁਰਾ ਖੈ ਕਾਲ ਮਨ ਜੰਜਾਲੀ ਵੇੜਿਆ ਭੀ ਜੰਜਾਲਾ ਮਾਹੇ ਵਿਣ ਨਾਵੇ ਕਿਉ ਛੂਟਿਐ ਪਾਪੇ ਪਚਹਿ ਪਚਾਏ ਫਿਰ ਫਿਰ ਫਾਹੀ ਫਾਸੈ ਕਉਆ ਫਿਰ ਪਛਤਾਨਾ ਅਬ ਕਿਆ ਹੁਆ ਫਾਥਾ ਚੋਗ ਚੁਗੈ ਨਹੀਂ ਬੂਝੈ ਸਤਗੁਰ ਮਿਲੈ ਤਾਂ ਆਖੀ ਸੂਝੈ ਜਿਉ ਮਛਲੀ ਫਾਥੀ ਜਮ ਜਾਲ ਵਿਣ ਗੁਰਦਾ ਤੇ ਮੁਕਤ ਨਾ ਭਾਲ ਫਿਰ ਫਿਰ ਆਵੇ ਫਿਰ ਫਿਰ ਜਾਏ ਇਕ ਰੰਗ ਰਚੈ ਰਹਿ ਲਿਵ ਲਾਇ ਇਵ ਛੂਟਾ ਫਿਰ ਫਾਸ ਨਾ ਪਾਏ ਵੀਰਾ ਵੀਰਾ ਕਰ ਰਹੀ ਵੀਰ ਭੈ ਬਹਿਰਾਏ ਵੀਰ ਤਲੇ ਘਰ ਆਪਣਾ ਬਹਿਣ ਬਿਰਹਿ ਜਲ ਜਾਏ ਬਾਬਲ ਕਹਿ ਘਰ ਬੇਟੜੀ ਬਾਲੀ ਬਾਲੈ ਨੇਹ ਜੇ ਹੈ ਵਰ ਕਾਮਣੀ ਸਤਿਗੁਰ ਸੇਵਹਿ ਤੇਹ ਬਿਰਲੋ ਗਿਆਨੀ ਬੂਝਣੋ ਸਤਿਗੁਰ ਸਾਥ ਮਿਲੇ ਠਾਕੁਰ ਹਾਥ ਵਡਾਇਆ ਜੈ ਭਾਵੈ ਤੈ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਪਨ ਪਨ ਘੜੀਆ ਘੜ ਘੜ ਭੱਜੈ ਟਾਹੈ ਉਸਾਰੈ ਉਸਰੇ ਢਾਹੈ ਸਾਰ ਭਰ ਸੋਖੈ ਭੀ ਭਰ ਪੋਖੈ ਸਮਰਥ ਵੇ ਪ੍ਰਵਾਹੈ ਪਰਮ ਭੁਲਾਨੇ ਭੈ ਦਿਵਾਨੇ ਵਿਣ ਭਾਗਾ ਕਿਆ ਪਾਈਐ ਗੁਰੂ ਗਿਆਨ ਡੋਰੀ ਪ੍ਰਪਗੜੀ ਜਿਨ ਖਿੰਚੈ ਤਿਨ ਜਾਈਐ ਹਰਿ ਗੁਣ ਗਾਏ ਸਦਾ ਰੰਗ ਰਾਤੇ ਬਹੁ ਨ ਪਛੋ ਤਾਈਐ ਪੱਭੈ ਭਾਲੈ ਗੁਰੂ ਪੂਜੈ ਤਾ ਨਿਜ ਘਰ ਵਾਸਾ ਪਾਈਐ ਪੱਭੈ ਭੌਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਐ ਗੁਰ ਪ੍ਰਸਾਦੀ ਆਪੋ ਜੀਨੈ ਜੀਵ ਤਿਆ ਏਵ ਮਰੀਐ ਮਾਇਆ ਮਾਇਆ ਕਰਮ ਹੋਏ ਮਾਇਆ ਕਿਸੈ ਨਾ ਸਾਥ ਹੰਸ ਚਲੈ ਉਠ ਡੁੰਮਣੋ ਮਾਇਆ ਭੂਲੀ ਆਥੇ ਮਨ ਝੂਠਾ ਜਮ ਜੋਹਿਆ ਆਗੁਣ ਚੱਲੈ ਨਾਲ ਮਨ ਮੈਂ ਮਨ ਉਲਟੋ ਮਰੈ ਜੇ ਗੁਣ ਹੋਵੈ ਨਾਲੇ ਮੇਰੀ ਮੇਰੀ ਕਰਮ ਹੋਏ ਵਿਣਾਵੇ ਦੋ ਭਾਲ ਗੜ ਮੰਦਰ ਮਹਲਾ ਕਹਾ ਜਿਉ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਤਰ ਸਰੂਪ ਹੈ ਆਪੇ ਜਾਣ ਸੁਜਾਣ ਜੋ ਆਵੈ ਸੇ ਜਾਹੇ ਹੁਨ ਆਏ ਗਏ ਪਛਤਾਹੇ ਲਖ 84 ਮੇਦਨੀ ਘਟੈ ਨਾ ਵਧੈ ਉਤਾਹੇ ਸੇ ਜਨ ਉਬਰੇ ਦਿਨ ਹਰਿ ਭਾਇਆ ਧੰਦਾ ਮਵਾ ਵਿਗੂਤੀ ਮਾਇਆ ਜੋ ਦੀਸੈ ਸੋ ਚਾਲ ਸੀ ਕਿਸ ਕੋ ਉਮੀਦ ਕਰਿਓ ਜਿਉ ਸਮਪੋ ਆਪਣਾ ਤਨ ਮਨ ਆਗੇ ਦੇਉ ਆਸਤਰ ਕਰਤਾ ਤੂਤਨੀ ਤਨੀ ਤਿਸੀ ਕੀ ਮੈਂ ਓਟ ਗੁਣ ਕੀ ਮਾਰੀ ਹਉ ਮੁਈ ਸਬਦ ਰਤੀ ਮਨ ਜੋਟ ਰਾਣਾ ਰਾਉ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ ਰਾਹੋ ਬੁਰਾ ਭੀ ਆਵਲਾ ਸਰ ਡੂਗਰੇ ਸਗਾਹ ਮੈਂ ਤਨ ਆਵਗਣ ਧੁਰ ਮੁਈ ਵੇਣ ਗੁਣ ਕਿਉ ਘਰ ਜਾਹ ਗੁਣੀਆ ਗੁਣ ਲੈ ਪ੍ਰਭ ਮਿਲੇ ਕਿਉ ਤਨ ਮਿਲੋ ਪਿਆਰੇ ਤਿਨ ਹੀ ਜੈਸੀ ਥੀ ਰਹਾ ਜਪ ਜਪ ਹਿਰਦੈ ਮੁਰਾਰ ਆਵ ਗੁਣੀ ਭਰਪੂਰ ਹੈ ਗੁਣ ਪੀ ਵਸਹਿ ਨਾਲੇ ਵੇਣ ਸਤਿਗੁਰ ਗੁਣ ਨਾ ਜਾਪਨੀ ਜਿਚਰ ਸ਼ਬਦ ਨਾ ਕਰੇ ਵਿਚਾਰ ਲਸਕਰੀਆ ਘਰ ਸੰਮਲੇ ਆਏ ਵਜੋ ਲਿਖਾਏ ਕਾਰ ਕਮਾਵੈ ਸਿਰ ਤਣੀ ਲਾਹਾ ਪੱਲੇ ਪਾਏ ਲਬ ਲੋਭ ਬੁਰਿਆ ਯਾ ਛੋਡੇ ਮਨੋ ਵਿਸਾਰੀ ਗਣ ਦੋਹੀ ਪਾਸਾ ਕੀ ਕਦੇ ਨਾ ਆਵੇ ਹਾਰੀ ਚਾਕਰ ਕਹੀਆ ਖਸੂ ਕਾ ਸੋਹੇ ਉੱਤਰ ਦੇ ਵਜਹੁ ਗਵਾਏ ਆਪਣਾ ਤਖਤ ਨਾ ਬਹਿਸਹਿ ਸੇਮ ਪ੍ਰੀਤਮ ਹੱਥ ਵਡਿਆਇਆ ਜੈ ਪਾਵੇ ਤੈ ਦੇ ਆਪ ਕਰੇ ਕਿਸ ਆਖੀਐ ਅਵਰ ਨਾ ਕੋਇ ਕਰੇ ਬੀਜੋ ਸੂਝੈ ਕੋ ਨਹੀਂ ਬਹਿਤ ਨੀਚਾ ਪਾਏ ਨਰਕ ਨਿਵਾਰਨ ਨਰਹਾ ਨਰ ਸਾਚੋ ਸਾਚੈ ਨਾਏ ਬਾਣ ਤਰਨ ਢੂਡਤ ਫਿਰ ਰਹੀ ਮਨ ਮਹਿ ਕਰੋ ਵਿਚਾਰ ਲਾਲ ਰਤਨ ਬਹੁਮਾਨ ਕੀ ਸਤਿਗੁਰ ਹਾਥ ਭੰਡਾਰ ਊਤਮ ਹੋਵਾ ਪ੍ਰਭ ਮਿਲੈ ਇਕ ਮਨ ਏਕੈ ਭਾਏ ਨਾਨਕ ਪ੍ਰੀਤਮ ਰਸ ਮਿਲੇ ਲਾਹ ਲੈ ਪਰਥਾਏ ਰਚਨਾ ਰਾਜ ਜਿਨ ਰਤੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈਐ ਅੰਤ ਨ ਪਾਰਾਵਾਰ ੜਾੜਾ ਰੂੜਾ ਹਰ ਜਿਉ ਸੋਈ ਤਿਸ ਬਿਨ ਰਾਜਾ ਵਰਨਾ ਕੋਈ ੜਾੜਾ ਗਾਰੜ ਤੁਮ ਸੁਣੋ ਹਰਿ ਵਸੈ ਮਨ ਮਾਹੇ ਗੁਰ ਪ੍ਰਸਾਦੀ ਹਰਿ ਪਾਈਐ ਮਤ ਕੋ ਪਰਮ ਭੁਲਾਹੇ ਸੋ ਸਾਹੋ ਸਾਚਾ ਜਿਸ ਹਰ ਤਨ ਰਾਸੀ ਗੁਰਮੁ ਪੂਰਾ ਤੇ ਸਾਬਾਸ ਰੂੜੀ ਬਾਣੀ ਹਰਿ ਪਾਇਆ ਗੁਰ ਸਬਦੀ ਵਿਚਾਰੇ ਆਪ ਗਿਆ ਦੁਖ ਕਟਿਆ ਹਰ ਵਰ ਪਾਇਆ ਨਾਰੀ ਸਿਉਨਾ ਰੂਪਾ ਸੰਤਿਐ ਧਨ ਕਾਚਾ ਵਿਖਛਾਰ ਸਾਹੋ ਸਦਾਏ ਸੰਤ ਧਨ ਦੁਵਿਧਾ ਹੋਏ ਖੁਆਰ ਸਚਿਆਰੀ ਸਚ ਸੰਤਿਆ ਸਾਚੋ ਨਾਮ ਮੋਲ ਹਰ ਨਿਰਮਾਇਲ ਉਜਲੋ ਪਤ ਸਾਚੀ ਸਚ ਬੋਲ ਸਾਜਨ ਵੀਰ ਸੁਜਾਨ ਤੂੰ ਤੂੰ ਸਰਵਰ ਤੂੰ ਹੰਸ ਸਾਚੋ ਠਾਕੁਰ ਮਨ ਵਸੈ ਹਉ ਬਲਿਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਵਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖ ਸੁਜਾਨ ਖਿਵਾ ਵੀ ਹੂਣੇ ਖਪ ਗਏ ਖੂਹਣ ਲਖ ਸੰਖ ਗਣਤ ਨਾ ਆਵੇ ਕਿਉ ਗਣੀ ਖਾਪੇ ਖਪ ਮੋਏ ਬਿਸੰਖ ਖਸਮ ਪਛਾਣੈ ਆਪਣਾ ਖੂਲੇ ਬੰਧ ਨ ਪਾਏ ਸ਼ਬਦ ਮਹਲੀ ਖਰਾ ਤੂੰ ਖਿਵਾ ਸੱਚ ਸੁਖ ਭਾਏ ਖਰਚ ਖਰਾ ਤਨ ਧਿਆਨ ਤੂੰ ਆਪੇ ਵਸੈ ਸਰੀਰੇ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ ਹਉ ਮੈਂ ਖਪੈ ਖਪਾਇ ਸੀ ਬੀਜੋ ਵਤ ਵਿਕਾਰ ਜੰਤੋ ਪਾਏ ਵਿੱਚ ਪਾਇਨ ਕਰਤਾ ਅਲਗ ਅਪਾਰ ਸ੍ਰਿਸ਼ਟੇ ਭਿਓ ਨ ਜਾਣੈ ਕੋਏ ਸ੍ਰਿਸ਼ਟਾ ਕਰੈ ਸੋ ਨਿਹ ਚੋ ਹੋਏ ਸੰਪੈ ਕੋ ਈਸ਼ਰ ਧਿਆਈਐ ਸੰਪੈ ਪੁਰਬ ਲਿਖੇ ਕੀ ਪਾਈਐ ਸੰਪੈ ਕਾਰਨ ਚਾਕਰ ਚੋਰ ਸੰਪੈ ਸਾਥ ਨਾ ਚਾਲੈ ਹੋਰ ਬਿਨ ਸਾਚੇ ਨਹੀਂ ਦਰਗਾ ਮਾਨੋ ਹਰ ਰਸ ਪੀਵੈ ਛਟੈ ਨਿਦਾਨ ਹੇਰਤ ਹੇਰਤ ਹੇਸ ਕੀ ਹੋਏ ਰਹੀ ਹੈਰਾਨ ਹੋ ਹੋ ਕਰਤੀ ਮੈਂ ਮੁਈ ਸਬਦ ਰਵੈ ਮਨ ਗਿਆਨ ਹਾਰ ਢੋਰ ਕੰਕਨ ਕਣੇ ਕਰਥਾ ਕੀ ਸੀਗਾਰ ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲਿਹਾਰ ਨਾਨਕ ਗੁਰਮੁਖ ਭਾਈਐ ਹਰਿ ਸਿਉ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰੇ ਹਰਿ ਪੜਨਾ ਹਰਿ ਬੁੱਝਣਾ ਹਰਿ ਸਿਉ ਰਖੋ ਪਿਆਰ ਹਰ ਜਪਿਐ ਧਿਆਈਐ ਹਰ ਕਾ ਨਾਮ ਧਾਰ ਲੇਖ ਨਾ ਮਿਟੀ ਹੈ ਸਗੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਿਨ ਕੀਆ ਕਰ ਕਿਰਪਾ ਭਗਤਾਰ ਕਰਤੇ ਹੱਥ ਵਡਿਆਇਆ ਬੂਝੋ ਗੁਰ ਵਿਚਾਰ ਲਿਖਿਆ ਫੇਰ ਨਾ ਸਕੀਐ ਜੋ ਭਾਵੀ ਤਿਉ ਸਾਰੇ ਨਦਰ ਤੇਰੀ ਸੁਖ ਪਾਇਆ ਨਾਨਕ ਸਬਦ ਵਿਚਾਰੇ ਮਨੁ ਭੂਲੇ ਪਚ ਮੋਏ ਉਬਰੇ ਗੁਰ ਵਿਚਾਰ ਜੇ ਪੁਰਖ ਨਦਰ ਨਾ ਆਵੀ ਤਿਸ ਕਾ ਕਿਆ ਕਰ ਕਹਿਆ ਜਾਏ ਬਲਿਹਾਰੀ ਗੁਰੇ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ ਪਾਧਾ ਪੜਿਆ ਆਖਿਆ ਵਿਦਿਆ ਵਿਚਰੈ ਸਾਜ ਸੁਭਾਏ ਵਿਦਿਆ ਸੋਧੈ ਤਤ ਲਹੈ ਰਾਮ ਨਾਮ ਲਿਵ ਲਾਏ ਮਾਨੁਖ ਵਿਦਿਆ ਬਿਕਰਦਾ ਵੇ ਖੱਟੇ ਵਿਖਾਏ ਮੂਰਖ ਸ਼ਬਦ ਨਾ ਚੀਨੀ ਸੂਝ ਬੂਝ ਨਾ ਕਾਏ ਬਾਧਾ ਗੁਰਮੁਖ ਆਖਿਆ ਚਾਟੜਿਆ ਮਦ ਦੇ ਨਾਮ ਸਮਾਲਹੁ ਨਾਮ ਸੰਗ੍ਰਹੁ ਲਾਹਾ ਜਗ ਮਹਲੇ ਸੱਚੀ ਪੱਟੀ ਸਚ ਮਨ ਪੜਿਆ ਸੋ ਸੋ ਸਾਰ ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਲ ਰਾਮ ਕਲੀ ਮਹੱਲਾ ਪਹਿਲਾ ਸਿਧ ਗੋਸ਼ਟ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਧ ਸਭਾ ਕਰੇ ਆਸਨ ਬੈਠੇ ਸੰਤ ਸਭਾ ਜੈਕਾਰੋ ਤਿਸ ਆਗੈ ਹਰਾ ਸਮਾਰੀ ਸਾਚਾ ਅਪਰ ਅਪਾਰੋ ਮਸਤ ਕਾਟ ਧਰੀ ਤਿਸ ਆਗੈ ਤਨ ਮਨ ਆਗੈ ਦੇਉ ਨਾਨਕ ਸੰਤ ਮਿਲੈ ਸੱਚ ਪਾਈਐ ਸਹਜ ਭਾਏ ਜਸ ਲਿਓ ਕਿਆ ਭਵਿਐ ਸੱਚ ਸੂਚਾ ਹੋਏ ਸਾਜ ਸ਼ਬਦ ਬਿਨ ਮੁਕਤ ਨਾ ਕੋਇ ਰਹਾਉ ਕਮਣ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸੁਆਉ ਸਾਜ ਕਹੋ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਓ ਕਹ ਬੈਸੋ ਕਹ ਰਹੀ ਹੈ ਬਾਲੇ ਕਹ ਆਵਹੁ ਕਹ ਜਾਹੋ ਨਾਨਕ ਬੋਲੇ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ ਘਟ ਘਟ ਬੈਸ ਨਿਰੰਤਰ ਰਹੀਐ ਹੈ ਸਤਿਗੁਰ ਭਾਏ ਸਹਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜਾਏ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰੂ ਪਾਏ ਗੁਰਮੁਖ ਬੂਝੈ ਆਪ ਪਛਾਣੈ ਸੱਚੇ ਸੱਚ ਸਮਾਏ ਦੁਨੀਆ ਸਾਗਰ ਦੁੱਤਰ ਗਈ ਹੈ ਕਿਉ ਕਰ ਪਾਈਐ ਪਾਰੋ ਚਰਪਟ ਬੋਲੇ ਔ ਨਾਨਕ ਦੇਹੋ ਸੱਚਾ ਵਿਚਾਰੋ ਆਪੇ ਆਖੈ ਆਪੇ ਸਮਝੈ ਤਿਸ ਕਿਆ ਉਤਰ ਦੀਜੈ ਸਾਚ ਕਹੋ ਤੁਮ ਭਾਰ ਗ੍ਰਾਮੀ ਤੁਝ ਕਿਆ ਬੈਸਣ ਦੀਜੈ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਪਾਉ ਸਾਗਰ ਤਰੀਐ ਨਾਨਕ ਨਾਮ ਵਖਾਣੇ ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮਾਇ ਨਿਰਾਸੋ ਅਗਮ ਗੋਤਰ ਦੇਖ ਦਿਖਾਏ ਨਾਨਕ ਤਾ ਕਾ ਦਾਸੋ ਸੁਣ ਸੁਆਮੀ ਅਰਦਾਸ ਹਮਾਰੀ ਪੂਛੋ ਸਾਜ ਵਿਚਾਰੋ ਰੋਸ ਨ ਕੀਜੈ ਉੱਤਰ ਦੀਜੈ ਕਿਉ ਪਾਈਆ ਗੁਰਦੁਆਰੋ ਇਹੋ ਮਨ ਚਲਤੋ ਸੱਚ ਕਰ ਬੈਸੈ ਨਾਨਕ ਨਾਮ ਆਧਾਰੋ ਆਪੇ ਮੇਲ ਮਿਲਾਏ ਕਰਤਾ ਲਾਗੈ ਸਾਚ ਪਿਆਰੋ ਹਾਟੀ ਬਾਟੀ ਰਹੈ ਨਿਰਾਲੇ ਰੂਪ ਬਿਰਖ ਉਦਿਆਨੇ ਕੰਦ ਮੂਲ ਆਹਾਰੋ ਖਾਈਐ ਔਧੂ ਬੋਲੇ ਗਿਆਨੇ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ ਗੋਰਖਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਬਿਦਸਾਈ ਹਾਟੀ ਬਾਟੀ ਨੀਦ ਨਾ ਆਵੇ ਪਰ ਕਰ ਚਿਤ ਨਾ ਡੋਲਾਈ ਬਿਨ ਲਾਵੇ ਮਨ ਟੇਕ ਨਾ ਟੇਕੀ ਨਾਨਕ ਭੂਖ ਨਾ ਜਾਈ ਹਾਟ ਪਟਨ ਘਰ ਗੁਰੂ ਦਿਖਾਇਆ ਸਾਜੇ ਸਚ ਵਾਪਾਰੋ ਖੰਡਿਤ ਨਿੰਦਰਾ ਅਲਪਹਾਰੰ ਨਾਨਕ ਤਤ ਵਿਚਾਰੋ ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ ਬਾਹਰ ਅੰਤਰੇ ਏਕ ਸਰੇ ਭਉ ਖਟ ਦਰਸ਼ਨ ਇੱਕ ਪੰਥਾ ਇਨ ਵਿਦਮਾਨ ਸਮਝਾਈਐ ਪੁਰਖਾ ਬਾਹਰ ਚੋਟ ਨਾ ਖਾਈਐ ਨਾਨਕ ਬੋਲੇ ਗੁਰਮੁਖ ਬੂਝੈ ਜੋਗ ਜੁਗਤ ਇਵ ਪਾਈਐ ਅੰਤਰ ਸ਼ਬਦ ਨਿਰੰਤਰ ਮੁਦਰਾ ਹਉਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰਥਾ ਝੋਲੀ ਭਾਰਪੁਰ ਰਹਾ ਨਾਨਕ ਤਾਰਾ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਊਂਦੋ ਖੱਪਰ ਪੰਜ ਭੂਟੋ ਪੀ ਕਾਇਆ ਕੜਾ ਸੁਨ ਮਨ ਜਾਗੋਟੀ ਸਤ ਸੰਤੋਖ ਸੰਜਮ ਹੈ ਨਾਲੇ ਨਾਨਕ ਗੁਰਮੁਖ ਨਾਮ ਸੰਵਾਲ ਕਵਣ ਸੋ ਗੁਪਤਾ ਕਵਣ ਸੋ ਮੁਕਤਾ ਕਵਣ ਸੋ ਅੰਤਰਿ ਬਾਹਰ ਜੁਗਤਾ ਕਵਣ ਸੋ ਆਵੇ ਕਵਣ ਸੋ ਜਾਏ ਕਵਣ ਸੋ ਤ੍ਰਿਭਵਨ ਰਹਾ ਸਮਾਏ ਕਟ ਕਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸਭ ਸੋ ਜੁਗਤਾ ਮਨਮੁਖ ਬਿਨਸੈ ਆਵੈ ਜਾਏ ਨਾਨਕ ਗੁਰਮੁਖ ਸਾਜ ਸਮਾਏ ਕਿਉ ਕਰਿ ਬਾਧਾ ਸਰਪਨ ਖਾਦਾ ਕਿਉ ਕਰ ਖੋਇਆ ਕਿਉ ਕਰਿ ਲਾਦਾ ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ ਦੁਰਮਤਿ ਬਾਦਾ ਸਰਪਨ ਖਾਦਾ ਮਨਮੁਖ ਖੋਇਆ ਗੁਰਮੁਖ ਲਾਦਾ ਸਤਗੁਰ ਮਿਲੈ ਅੰਧੇਰਾ ਜਾਏ ਨਾਨਕ ਹਉਮੈ ਮੇਟ ਸਮਾਏ ਸੁਨ ਨਿਰੰਤਰ ਦੀਜੈ ਬੰਧ ਉਡੈ ਨਾ ਹੰਸਾ ਪੜੈ ਨਾ ਕੰਧ ਸਾਧ ਗੁਫਾ ਕਰ ਜਾਣਾ ਸਾਚਾ ਨਾਨਕ ਸਾਚੇ ਭਾਵੈ ਸਾਚਾ ਕਿਸ ਕਾਰਨ ਗ੍ਰਹਿ ਤਜੋ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਵਖਰ ਕੇ ਤੂੰ ਜਾ ਜਾਰੇ ਕਿਉ ਕਰ ਸਾਥ ਲੰਘਾਵੋ ਪਾਰੇ ਗੁਰਮੁਖ ਖੋਜਤ ਭੈ ਉਦਾਸੀ ਦਰਸ਼ਨ ਕਹਿ ਤਾਈ ਭੇਖ ਨਿਵਾਸੀ ਸਾਜ ਵਖਰ ਕੇ ਜਾ ਜਾਰੇ ਨਾਨਕ ਗੁਰਮੁਖ ਉਤਰਿਸ ਪਾਰੇ ਕਿਤ ਬਿਦ ਪੁਰਖਾ ਜਨਮ ਵਟਾਇਆ ਕਾਹੇ ਕਉ ਤੁਝ ਇਹੋ ਮਨ ਲਾਇਆ ਕਿਤ ਬਿਦ ਆਸਾ ਮਨਸਾ ਖਾਈ ਕਿਤ ਬਿਦ ਜੋਤ ਨਿਰੰਤਰ ਪਾਈ ਬਿਨ ਦੰਤਾ ਕਿਉ ਖਾਈਐ ਸਾਰ ਨਾਨਕ ਸਾਚਾ ਕਰੋ ਵਿਚਾਰ ਸਤਗੁਰ ਕੈ ਜਨਮੇ ਗਵਨ ਮਿਟਾਇਆ ਆਨਹਦ ਰਾਤੇ ਇਹੋ ਮਨ ਲਾਇਆ ਮਨਸਾ ਆਸਾ ਸਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮੇਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਆਦ ਕੋ ਕੌਣ ਵਿਚਾਰ ਕਥੀਲੇ ਸੁਨ ਕਹਾ ਘਰ ਵਾਸੋ ਗਿਆਨ ਦੀ ਮੁਦਰਾ ਕੌਣ ਕਥੀਲੇ ਘਾਟ ਘੜ ਕਮਨ ਨਿਵਾਸੋ ਕਾਲ ਕਾ ਠੀਗਾ ਕਿਉ ਜਲਾਈ ਜਲਾਈਲੇ ਕਿਉ ਨਿਰਭਉ ਕਰ ਜਾਈਐ ਸਾਹ ਸੰਤੋਖ ਕਾ ਆਸਨ ਜਾਣੈ ਕਿਉ ਛੇਦੇ ਬਹਿਰਾਈਐ ਗੁਰ ਕੈ ਸ਼ਬਦ ਹਉਮੈ ਬਿਖਮਾਰੈ ਤਾਂ ਨਿਜ ਘਰ ਹੋਵੈ ਵਾਸੋ ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ ਨਾਨਕ ਤਾ ਕਾ ਦਾਸੋ ਕਹਾ ਤੇ ਆਵੇ ਕਹਾ ਜਾਵੇ ਕਹਾ ਇਹੋ ਰਹਿ ਸਮਾਈ ਇਸ ਸ਼ਬਦ ਕੋ ਜੋ ਅਰਥ ਆਵੈ ਤਿਸ ਗੁਰ ਤਿਲ ਨਾ ਤਮਾਈ ਕਿਉ ਤਤੈ ਵਿਗਤੈ ਪਾਵੈ ਗੁਰਮੁਖ ਲਗੈ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ਪੂਰੇ ਗੁਰ ਤੇ ਸਾਚ ਕਮਾਵੈ ਗਤ ਮਿਤ ਸਬਦੇ ਪਾਈ ਆਦ ਕੋ ਬਿਸਮਾਦ ਵਿਚਾਰ ਕਥੀਲੇ ਸੁਨ ਨਿਰੰਤਰ ਵਾਸ ਲੀਆ ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਲੇ ਘਾਟ ਕਰ ਸਾਚਾ ਸਰਬ ਜੀਆ ਗੁਰਬਚਨੀ ਅਵਗਤ ਸਮਾਜੈ ਤਤ ਨਿਰੰਜਨ ਸਾਜ ਲਹੈ ਨਾਨਕ ਦੂਜੀ ਕਾਰ ਨ ਕਰਨੀ ਸੇਵਾ ਸਿਖ ਸੋ ਖੋਜ ਲਹੈ ਹੁਕਮ ਬਿਸਮਾਦ ਹੁਕਮ ਪਛਾਣੈ ਜੀ ਜੁਗਤ ਸੱਚ ਜਾਣੈ ਸੋਈ ਆਪ ਵੇਟ ਨਿਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੋਈ ਆਵਿਗਤੋ ਨਿਰਮਾਲ ਉਪਜੇ ਨਿਰਗੁਣ ਤੇ ਸਰਗੁਣ ਥੀਆ ਸਤਗੁਰ ਪਰਚੈ ਪਰਮ ਪਦ ਪਾਈਐ ਸਾਚੈ ਸਭ ਸਮਾਇ ਲਿਆ ਏਕ ਏਕੋ ਸਚ ਏਕਾ ਜਾਣੈ ਹਉ ਮੈਂ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਕਮਲ ਪ੍ਰਗਾਸ ਥੀਆ ਜੀਵਤ ਮਰੈ ਤਾ ਸਭ ਕੇ ਸੂਝੈ ਅੰਤਰ ਜਾਣੈ ਸਰਬ ਦਇਆ ਨਾਨਕ ਤਾ ਕੋ ਮਿਲੈ ਵਡਾਈ ਆਪ ਪਛਾਣੈ ਸਰਬ ਜੀਆ ਸਾਚੋ ਉਪਜੈ ਸਾਚ ਸਮਾਵੈ ਸਾਚੇ ਸੁਚੇ ਏਕ ਮਿਆ ਝੂਠੇ ਆਵੈ ਠਵਰ ਨ ਪਾਵੈ ਦੂਜੈ ਆਵਾ ਗਉਣ ਪਿਆ ਆਵਾ ਗਉਣ ਮਿਟੈ ਗੁਰ ਸਬਦੀ ਆਪੇ ਪਰਖੈ ਬਖਸ਼ ਲਿਆ ਏਕਾ ਵੇਦ ਦੂਜੈ ਵਿਆਪੀ ਨਾਮ ਰਸਾਇਣ ਵਿਸਰਿਆ ਸੋ ਬੂਝੈ ਜਿਸ ਆਪ 부ਝਾਏ ਗੁਰ ਕੈ ਸਭ ਸੋ ਮੁਕਤ ਭਇਆ ਨਾਨਕ ਤਾਰੇ ਤਾਰਨ ਹਾਰਾ ਹਉ ਮੈਂ ਦੂਜਾ ਪਰ ਹਰਿਆ ਮਨ ਮੁਖ ਭੁੱਲੈ ਜਮ ਕੀ ਕਾਣ ਪਰ ਕਰ ਜੋ ਹੈ ਹਾਣੇ ਹਾਣੇ ਮਨ ਮੁਖ ਭਰਮ ਪਵੈ ਬੇਬਾਣੀ ਵੇ ਮਾਰਗ ਭੂਸੈ ਮੰਤਰੀ ਮਸਾਨ ਸ਼ਬਦ ਨਾ ਜੀਨੈ ਲਵੈ ਕੋ ਨਾਨਕ ਸਾਚ ਰਤੇ ਸੁਖ ਜਾਣੇ ਗੁਰਮੁਖ ਸਾਚੇ ਕਾ ਭਉ ਪਾਵੈ ਗੁਰਮੁਖ ਬਾਣੀ ਅਘੜ ਕਢਾਵੈ ਗੁਰਮੁਖ ਨਿਰਮਲ ਹਰ ਗੁਣ ਗਾਵੈ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਗੁਰਮੁਖ ਰੋਮ ਰੋਮ ਹਰਿ ਧਿਆਵੈ ਨਾਨਕ ਗੁਰਮੁਖ ਸਾਜ ਸਮਾਵੈ ਗੁਰਮੁਖ ਪਰਚੈ ਬੇਦ ਵਿਚਾਰੀ ਗੁਰਮੁਖ ਪਰਚੈ ਤਰਿਆ ਤਾਰੀ ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ ਪਰਚੈ ਅੰਤਰ ਵਿਦ ਜਾਨੀ ਗੁਰਮੁਖ ਪਾਈਐ ਅਲਖ ਅਪਾਰ ਨਾਨਕ ਗੁਰਮੁਖ ਮੂਤ ਦਵਾਰ ਗੁਰਮੁਖ ਅਕਥ ਕਥਾ ਵਿਚਾਰੇ ਗੁਰਮੁਖ ਨਿਵੈ ਸਭ ਪਰਵਾਰੇ ਗੁਰਮੁਖ ਜਪਿਐ ਅੰਤਰ ਪਿਆਰੇ ਗੁਰਮੁਖ ਪਾਈਐ ਸਬਦਾਚਾਰੇ ਸ਼ਬਦ ਭੇਦ ਜਾਣੈ ਜਾਣਾਈ ਨਾਨਕ ਹਉਮੈ ਜਾਲ ਸਮਾਈ ਗੁਰਮੁਖ ਧਰਤੀ ਸਾਚੈ ਸਾਜੀ ਤਿਸ ਮਹਿ ਓਪਤ ਖਪਤ ਸੋ ਬਾਜੀ ਗੁਰ ਕੈ ਸ਼ਬਦ ਰਪੈ ਰੰਗ ਲਾਏ ਸਾਚ ਰਤਵ ਪਤ ਸੋ ਘਰ ਜਾਏ ਸਾਚ ਸ਼ਬਦ ਨਿਰਪਤ ਨਹੀਂ ਪਾਵੈ ਨਾਨਕ ਬਿਨ ਨਾਵੈ ਕਿਉ ਸਾਚਿ ਸਮਾਵੈ ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ ਗੁਰਮੁਖ ਭਵਜਲ ਤਰਿਆ ਸਜ ਸੁਧੀ ਗੁਰਮੁਖ ਸਾਰੇ ਅਪਸਰ ਵਿਧ ਜਾਣੈ ਗੁਰਮੁਖ ਪਰਵਿਰਤ ਨਰ ਵਿਰਤ ਪਛਾਣੈ ਗੁਰਮੁਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸ਼ਬਦ ਨਿਸਤਾਰੇ ਮੇਰਾ ਤੇ ਹਉ ਮੈਂ ਜਾਏ ਨਾਮ ਰਤੇ ਸਜ ਰਹੇ ਸਮਾਏ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵੈ ਮੋਖ ਦਵਾਰ ਨਾਮ ਰਤੇ ਤ੍ਰਿਭਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾਵੇ ਬੋਲਾ ਸਭ ਵਿਕਾਰ ਨਾਨਕ ਨਾਮ ਰਤੇ ਤਿਨ ਕਉ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗ ਸਜ ਰਹਿ ਸਮਾਏ ਬਾਹਰ ਮੈਂ ਜੋਗੀ ਪਰਮਾਏ ਸੰਿਆਸੀ ਛਿਆ ਚਾਰ ਗੁਰ ਕਾ ਸਬਦ ਜੋ ਮਰ ਜੀਵੈ ਸੋ ਪਾਏ ਮੋਖ ਦੁਆਰ ਬਿਨ ਸਬਦੈ ਸਭ ਦੂਜੈ ਲਾਗੇ ਦੇਖੋ ਹਿਰਦੈ ਵਿਚਾਰੇ ਨਾਨਕ ਵੱਡੇ ਸੇ ਵੱਡ ਭਾਗੀ ਜਿਨੀ ਸੱਚ ਰੱਖਿਆ ਵਰਤਾਰੇ ਗੁਰਮੁਖ ਰਤਨ ਲਹਿ ਲਿਵ ਲਾਏ ਗੁਰਮੁਖ ਪਰਖੈ ਰਤਨ ਸੁਭਾਏ ਗੁਰਮੁਖ ਸਾਚੀ ਘਾਰ ਕਮਾਏ ਗੁਰਮੁਖ ਸਾਤੇ ਮਨ ਪਤੀ ਆਏ ਗੁਰਮੁਖ ਅਲਖ ਲਖਾਏ ਤਿਸ ਭਾਵੈ ਨਾਨਕ ਗੁਰਮੁਖ ਝੂਟ ਨਾ ਖਾਵੇ